ਸਤਨਾਮ ਧੰਨ ਵਾਖੇ ਗੁਰੂ ਸਾਖੇ ਆਖੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹਾ ਪਵਹ ਸਮੁੰਦ ਨਾ ਜਾਣੀ ਹੈ ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹ ਸਮੁੰਦ ਨਾ ਜਾਣੀਐ ਹੈ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੁਪਹਿਰ ਦੇ ਹਫਤਾਵਾਰੀ ਵਿਸ਼ੇਸ਼ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਪਿਛਲੇ ਦਿਨਾਂ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 500 ਪੰਜਾਬੀ ਆਗਮਨ ਗੁਰਪੁਰਬ ਨੂੰ ਸਮਰਪਿਤ ਹਜ਼ੂਰ ਦੀ ਅੰਮ੍ਰਿਤ ਬਾਣੀ ਜਪ ਜੀ ਸਾਹਿਬ ਦੀ ਵਿਚਾਰ ਆਪਾਂ ਸੰਧਿਆ ਦੇ ਦੀਵਾਨ ਵਿੱਚ ਕਰ ਰਹੇ ਹਾਂ ਕਿਉਂਕਿ 26 ਤਰੀਕ ਤੱਕ ਦਾਸ ਨੇ ਇੱਥੇ ਹਾਜ਼ਰੀ ਭਰਨੀ ਹੈ ਤੇ ਸਮਾਂ ਥੋੜਾ ਹੋਣ ਕਰਕੇ ਅੱਜ ਤੋਂ ਜੋ ਦੁਪਹਿਰ ਦੇ ਦੀਵਾਨ ਵੀ ਖੋਨ ਕਰਨਗੇ ਉਸ ਵਿੱਚ ਵੀ ਖਜ਼ੂਰ ਦੀ ਅੰਮ੍ਰਿਤ ਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ ਲੜੀਵਾਰ ਗੁਰੂ ਬਖਸ਼ੀਸ਼ ਨਾਲ ਆਪਾਂ ਇਸ ਨੂੰ ਹੀ ਵਿਚਾਰਾਂਗੇ ਅੱਜ ਆਪ ਜੀ ਨੇ 23ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ ਜੋ ਵਿਚਾਰ ਅਧੀਨ ਹੈ ਪਰ ਆਪਾਂ ਵਿਚਾਰ 23ਵੀਂ ਔਰ 24 ਪੌੜੀ ਦੋਨਾਂ ਦੀ ਕਰਾਂਗੇ ਤੇ ਦਾਸ ਦੀ ਦਿਲੀ ਇੱਛਾ ਇਹ ਹੈ ਕਿ ਸਿਧਾਂਤਕ ਰੂਪ ਵਿੱਚ ਆਪਾਂ ਵਿਸਤਾਰ ਨਾਲ ਵਿਚਾਰ ਬਹੁਤ ਕਰ ਸਕਨੇ ਆ ਗੁਰੂ ਬਖਸ਼ਿਸ਼ ਕਰੇ ਤਾਂ ਉਹਦੀ ਰਹਿਮਤ ਨਾਲ ਪਰ ਇਸ ਵਾਰੀ ਬਾਣੀ ਦੇ ਅਖਰੀ ਅਰਥ ਤੇ ਸਮੇਂ ਮੁਤਾਬਕ ਉਸ ਅਖਰੀ ਅਰਥ ਦਾ ਆਪਾਂ ਵਿਸਤਾਰ ਕਰ ਰਹੇ ਹਾਂ ਆਓ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਸਾਡੇ ਦਰਮਿਆਨ অতি ਸਨਮਾਨਯੋਗ ਬਾਬਾ ਨਿਹਾਲ ਸਿੰਘ ਜੀ ਖਰੀਆਂ ਵੇਲਾਂ ਵਾਲੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਨੇ ਜਿਉ ਆਇਆਂ ਨੂੰ ਆਓ ਸਾਧ ਸੰਗਤ ਆਪ ਜਿਤਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਹੋ ਜਾਂ ਆਪਣੇ ਘਰਾਂ ਵਿੱਚ ਬੈਠੇ ਕਿਸੇ ਵੀ ਤਰੀਕੇ ਨੈਟ ਰਾਹੀਂ ਰੇਡੀਓ ਟੀਵੀ ਰਾਹੀਂ ਇਸ ਅਸਥਾਨ ਤੋਂ ਸਮਾਗਮ ਦੇਖ ਸੁਣ ਰਹੇ ਹੋ ਅਸੀਸ ਬਖਸ਼ੋ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਫਿਰ ਬਖਸ਼ਿਸ਼ ਕਰੋ ਜੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਕੱਲ ਸਤਗੁਰਾਂ ਨੇ ਇੱਕ ਤਾਂ ਅੰਤਰਗਤ ਤੀਰਥ ਮਲ ਨਾਓ ਇਸ ਦੇ ਸਬੰਧ ਵਿੱਚ ਸਾਨੂੰ ਸੁਮਤ ਦਿੱਤੀਓ ਨੇ ਕਿ ਸ਼ਬਦ ਸੁਣ ਸ਼ਬਦ ਵਿੱਚ ਤੇਰਾ ਅੰਦਰ ਪਤੀਜ ਜਾਏ ਭਿੱਜ ਜਾਏ ਉਸ ਸ਼ਬਦ ਪ੍ਰਤੀ ਤੇਰੇ ਅੰਦਰ ਦੀ ਭਾਵਨਾ ਪਰਬਲ ਹੋਵੇ ਤੇ ਸੱਚਮੁੱਚ ਤੂੰ ਆਪਣੇ ਆਤਮ ਤੀਰ ਤੇ ਹੀ ਇਸ਼ਨਾਨ ਕਰਕੇ ਆਪਣੇ ਆਪ ਨੂੰ ਸਵਛ ਕਰ ਸਕਣਾ ਹੈ ਉਸ ਤੋਂ ਬਾਅਦ ਦਾਤਾਰ ਜੀ ਨੇ ਕੁਝ ਸ਼ਬਦ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਦਾਸ ਨੇ ਅਰਜ਼ ਕੀਤੀ ਸੀ ਦੇਵੀ ਗੁਣ ਸ਼ੁਭ ਗੁਣ ਬੇਅੰਤ ਨੇ ਪਰਮਾਤਮਾ ਦੀ ਰਚਨਾ ਵਿੱਚ ਪਰ ਉੰਜ ਅਸੀਂ ਸ਼ਬਦ ਇਹ ਵੀ ਵਰਤਨੇ ਖੁੰਨੇ ਆ ਕਿ ਦੇਵੀ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਇਹ ਸਾਰੇ ਸ਼ਬਦ ਸਹਿਨਸ਼ੀਲਤਾ ਮਿੱਠ ਬੋਲੜਾਪਨ ਪਰ ਕੱਲ ਅਰਜ਼ ਕੀਤੀ ਸੀ ਜਿਹੜੇ ਉੱਪਰ ਤਿੰਨ ਗੁਣ ਦੱਸਿਆ ਸੁਣਨਾ ਮੰਨਣਾ ਤੇ ਹਿਰਦੇ ਵਿੱਚ ਭਾਵਨਾ ਰੱਖ ਕੇ ਪਿਆਰ ਕਰਨਾ ਭਗਤੀ ਵਾਸਤੇ ਇਹ ਤਿੰਨ ਗੁਣ ਹੋਣੇ ਅਤ ਲਾਜ਼ਮੀ ਨੇ ਮਹਾਰਾਜ ਕਹਿੰਦੇ ਨੇ ਇਹਨਾਂ ਗੁਣਾ ਤੋਂ ਬਿਨਾ ਭਗਤੀ ਕਿਵੇਂ ਹੋ ਸਕਦੀ ਹੈ ਉੰਜ ਬਾਣੀ ਚ ਇੱਕ ਬਚਨ ਵੀ ਆਉਂਦਾ ਹੈ ਪੰਜ ਮਨਾਏ ਪੰਜ ਰੁਸਾਏ ਵਾਲੀ ਜਿਹੜੀ ਸੀ ਬਚਨ ਪੜ੍ਹਨੇ ਉਹ ਵੀ ਗੁਣ ਤੇ ਔਗਣਾ ਦਾ ਜ਼ਿਕਰ ਹੈ ਫਿਰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਿ ਪਰਮੇਸ਼ਵਰ ਦੀ ਇਸ ਰਚੀ ਹੋਈ ਸ੍ਰਿਸ਼ਟੀ ਦਾ ਟਾਈਮ ਕਿਸੇ ਨੂੰ ਪਤਾ ਨਹੀਂ ਕਿਉਂਕਿ ਲੜੀ ਜੋੜਨ ਵਾਸਤੇ ਮੈਂ ਬੇਨਤੀ ਕਰ ਰਿਹਾ ਤੇ ਜਿਹੜੇ ਅੱਜ ਗੁਰਮੁਖ ਪਿਆਰੇ ਕੇਵਲ ਆਏ ਹੋਣਗੇ ਉਸ ਲੜੀ ਨੂੰ ਜੋੜ ਸਕਾਂ ਸ੍ਰਿਸ਼ਟੀ ਦੀ ਰਚਨਾ ਦਾ ਟਾਈਮ ਕਿਸੇ ਨੂੰ ਪਤਾ ਨਹੀਂ ਮਹਾਰਾਜ ਜੀ ਨੇ ਉਸ ਟਾਈਮ ਲਈ ਜਾਂ ਉਸ ਸਮੇਂ ਲਈ ਜਿਹੜੇ ਲਫ਼ਜ਼ਾਂ ਦੀ ਵਰਤੋਂ ਕੀਤੀ ਵੇਲਾ ਵਕਤ ਠਿੱਤ ਵਾਰ ਰੁੱਤ ਮਹੀਨਾ ਮਾਹ ਤੇ ਸਤਿਗੁਰੂ ਨੇ ਫਿਰ ਅਖੀਰ ਚ ਕਹਿ ਦਿੱਤਾ ਕਿ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ ਪਰ ਸਤਿਗੁਰੂ ਨੇ ਇੱਕੋ ਤੋਕ ਚ ਗੱਲ ਮੁਕਾ ਦਿੱਤੀ ਜਾ ਕਰਤਾ ਸਿਰਠੀ ਕੋ ਸੱਚ ਹੈ ਜਾ ਅਰਥ ਜਿਸ ਨੇ ਕਰਤਾ ਬਣਾਉਣ ਵਾਲਾ ਤੇ ਸ੍ਰਿਸ਼ਟੀ ਦੇ ਲਫ਼ਜ਼ੀ ਅਰਥ ਅਸੀਂ ਸ੍ਰਿਸ਼ਟੀ ਕੀਤੇ ਸਨ ਆ ਸਭ ਕੁਝ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਫਿਰ ਸਤਿਗੁਰੂ ਨੇ ਜਿਹੜੀਆਂ ਮਨੋਤਾ ਦੋ ਧਰਮਾਂ ਦੀਆਂ ਇੱਕ ਹਿੰਦੂਇਜ਼ਮ ਇੱਕ ਇਸਲਾਮ ਇਸਲਾਮ ਵਿੱਚ ਮੈਂ ਪੱਛਮ ਮਤਾਂ ਦਾ ਹੋਰ ਵੀ ਜ਼ਿਕਰ ਅਸਾਈਅਤ ਕਹਿ ਲੋ ਯਹੂਦੀ ਕਹਿ ਲੋ ਉੱਥੇ ਸਤਿਗੁਰੂ ਨੇ ਦੋਨਾਂ ਦਾ ਜ਼ਿਕਰ ਕਰਕੇ ਕਿਹਾ ਨਹੀਂ ਕਿ ਇਹਨਾਂ ਦੋਨਾਂ ਨੇ ਇੱਕ ਗੱਲ ਕਹਿ ਦਿੱਤੀ ਹੈ ਕਿ ਪਰਮਾਤਮਾ ਦੀ ਰਚੀ ਰਚਨਾ ਦਾ ਅੰਤ ਕੋਈ ਨਹੀਂ ਉੱਥੇ ਸੀ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਇੱਕ ਜ਼ਬਾਨ ਹੋ ਕੇ ਵੇਦ ਵੀ ਕਹਿ ਰਿਹਾ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਉਹ ਦੂਸਰੇ ਪਾਸੇ ਵੇਦ ਪੂਰਬ ਦਾ ਗ੍ਰੰਥ ਹੈ ਤੇ ਪੱਛਮ ਦੀਆਂ ਕਿਤਾਬਾਂ ਨੇ ਸਹਿਸ 18 ਹੈ ਕਹਿਣ ਕਿਤਾਬਾਂ 18000 ਆਲਮ ਕਤੇਬਾਂ ਕਹਿ ਰੀਆਂ ਨੇ ਪਰ ਅਸਲੂ ਇੱਕ ਧਾਤ ਅਸਲੂ ਮੁੱਢ ਸੱਚ ਇੱਕ ਹੀ ਹੈ ਇੱਕ ਧਾਤ ਦਾ ਅਰਥ ਹੈ ਇੱਕ ਅਕਾਲ ਪੁਰਖ ਨੇ ਧਾਰਨ ਕੀਤਾ ਅਸਲੂ ਇੱਕ ਧਾਤ ਫਿਰ ਗੁਰੂ ਜੀ ਨੇ ਕਿਹਾ ਲੇਖਾ ਹੋਏ ਤਾਂ ਲਿਖੀ ਹੈ ਅਸੀਂ ਲੇਖਾ ਤਾਂ ਲਿਖੀਏ ਜੇ ਲਿਖ ਸਕਦੇ ਹੋਈ ਕਿਉਂਕਿ ਲੇਖ ਹੈ ਹੋਏ ਵਿਨਾਸ਼ ਜਿਸ ਗਿਣਤੀ ਨੂੰ ਆਪਾਂ ਲਈ ਬੈਠੇ ਆ ਰਾਤ ਮੈਂ ਕਿਹਾ ਆ ਅੰਕ ਨੇ ਮੈਥ ਹੈ ਕੰਪਿਊਟਰ ਦਾ ਸਾਰਾ ਸਿਸਟਮ ਗੁਰੂ ਜੀ ਕਹਿੰਦੇ ਨੇ ਜੇ ਲੇਖਾ ਕਰਨ ਲੱਗਾਂਗੇ ਤੇ ਸੱਚ ਏਵੇਂ ਕਿ ਲੇਖੇ ਵਾਲੇ ਖਿੰਦ ਸੇ ਹੀ ਸਾਰੇ ਖਤਮ ਹੋ ਜਾਣੇ ਉਹ ਇਤਨਾ ਬੇਅੰਤ ਹੈ ਫਿਰ ਗੁਰੂ ਜੀ ਕਹਿੰਦੇ ਆ ਨਾਨਕ ਵੱਡਾ ਆਖੀ ਹੈ ਉਹਨੂੰ ਵੱਡਾ ਹੀ ਕਹੋ ਤੂੰ ਕਿ ਲੇਖਿਆਂ ਚ ਨਾ ਪਾਓ ਦੀ ਰਚਨਾ ਦੇ ਲੇਖਾ ਨਾ ਕਰ ਨਾਨਕ ਵੱਡਾ ਆਖੀਏ ਆਪੇ ਜਾਣੈ ਆਪ ਉਹ ਆਪਣੇ ਆਪੇ ਨੂੰ ਜਾਣਦਾ ਹੈ ਹੁਣ ਇਸ ਤੋਂ ਅੱਗੇ ਮਹਾਰਾਜ ਫਿਰ ਕਿਰਪਾ ਕਰਦੇ ਆ ਸਤਿਗੁਰੂ ਬਚਨ ਕਰ ਰਿਹਾ ਸਾ ਲਾਹੀ ਕਿਉਂਕਿ ਆਪਾਂ ਅਰਥਾਂ ਵੱਲ ਸਿਰ ਤਵੱਜੋ ਦੇਣੀ ਸਾ ਲਾਹੀ ਸਾ ਲਾਹੇ ਇੱਥੇ ਫਿਰ ਬੇਨਤੀ ਸੱਸੇ ਨੂੰ ਕੰਨਾ ਜਿੰਨੀ ਕੁ ਸਮਝ ਮੈਨੂੰ ਉਚਾਰਨ ਦੀ ਪਰ ਇਹ ਨਹੀਂ ਕਿ ਮੈਂ ਸਭ ਸ਼ੁੱਧ ਕਰ ਦਿਆਂ ਸਾ ਲਾਹੀ ਇਹਨੂੰ ਸੱਸੇ ਨੂੰ ਕੰਨਾ ਜ਼ਰੂਰ ਬੋਲਣਾ ਤੇ ਲੱਲੇ ਨੂੰ ਵੀ ਕੰਨਾ ਜ਼ਰੂਰ ਬੋਲਣਾ ਸਾ ਲਾਹੀ ਸਾ ਲਾਹ ਫਿਰ ਬੇਨਤੀ ਕਿ ਸਾ ਲਾਹੀ ਛਲਾਉਣ ਜੋਗ ਪਰਮਾਤਮਾ ਉਹ ਸੱਚਮੁੱਚ ਸਿਫਤ ਦੇ ਲਾਇਕ ਹੀ ਉਹ ਹੈ ਸਾ ਲਾਹੇ ਉਹਨੂੰ ਸਲਾਹ ਸਲਾ ਕੇ ਸਲਾਉਣ ਜੋਗ ਪਰਮਾਤਮਾ ਫਿਰ ਬੇਨਤੀ ਸਾ ਲਾਹੀ ਸਲਾਉਣ ਜੋਗ ਸਾ ਲਾਹੇ ਦਾ ਅਰਥ ਹੋ ਗਿਆ ਉਹਨੂੰ ਸਲਾਹ ਸਲਾ ਕੇ ਉਹਦੀ ਸਿਫਤ ਕਰਕੇ ਏਤੀ ਏਤੀ ਦਾ ਅਰਥ ਏਨੀ ਸੁਰਤ ਸੁਰਤ ਦਾ ਲਫ਼ਜ਼ੀ ਅਰਥ ਇੱਥੇ ਵਿੱਚ ਸੋਜੀ ਜਿਵੇਂ ਆਪਾਂ ਉਸ ਦਿਨ ਅਰਥ ਕੀਤੇ ਸਨ ਸੁਣਿਆ ਸਿੱਧ ਪੀਰ ਸੁਰਨਾਥ ਵਾਲੀਆਂ ਪੌੜੀਆਂ 'ਚ ਮੈਂ ਅਰਜ਼ ਕਰਾਂਗਾ ਉਸ ਤੋਂ ਬਾਅਦ ਮੰਨੇ ਦੀਆਂ ਪੌੜੀਆਂ ਜਦੋਂ ਆਈਆਂ ਸਨ ਤੇ ਉੱਥੇ ਇੱਕ ਬਚਨ ਸੀ ਮੰਨੈ ਸੁਰਤ ਹੋਵੇ ਮਨ ਬੁੱਧ ਇੱਥੇ ਸੁਰ ਦਾ ਅਰਥ ਸੋਜੀ ਸਾ ਲਾਹੀ ਸਾ ਲਾਹੇ ਸਲਾਉਣ ਜੋਗ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਇਤੀ ਇਨੀ ਸੁਰਤ ਨਾ ਪਾਈਆ ਇਸ ਦਾ ਪਾਠ ਪਾਈਆਂ ਨਹੀਂ ਕਰਨਾ ਮੇਰੀ ਬੇਨਤੀ ਹੈ ਕਿ ਸਲਾਉਣ ਜੋਗ ਪਰਮਾਤਮਾ ਦੀ ਸਿਫਤ ਕਰਕੇ ਇਨੀ ਸੋਜੀ ਨਾ ਇੱਥੇ ਨੰਨੇ ਨੂੰ ਕੰਨਾ ਨਹੀਂ ਆਪ ਨੂੰ ਪਤਾ ਹੈ ਇਤੀ ਸੁਰਤ ਨਾ ਪਾਈਆ ਇੰਨੀ ਸਮਝ ਇੰਨੀ ਸੋਝੀ ਨਹੀਂ ਕਿਸੇ ਨੇ ਪਾਈ ਕਿਉਂ ਜੀ ਮਹਾਰਾਜ ਕਹਿੰਦੇ ਨਦੀਆਂ ਅਤੈ ਵਾਹ ਮੇਰੀ ਬੇਨਤੀ ਸੁਣਿਓ ਚਲੋ ਨਦੀਆਂ ਸ਼ਬਦ ਨਦੀ ਦਾ ਬਹੁਵਚਨ ਅੱਗੇ ਜਿਹੜੀ ਬੇਨਤੀ ਹੈ ਗੁਰਮਖੋ ਇਹਨੂੰ ਅਤੇ ਨਹੀਂ ਪੜਨਾ ਤੱਤੇ ਤੇ ਲਾਂ ਨਹੀਂ ਕੇਵਲ ਲੱਗੀ ਦੁਲਾਵਾਂ ਲੱਗੀਆਂ ਨੇ ਅਤੈ ਫਿਰ ਬੇਨਤੀ ਆਮ ਕਿਉਂਕਿ ਸਾਡੀ ਬੋਲੀ ਚ ਆਮ ਬੋਲਦੇ ਆ ਅਸੀਂ ਅਤੇ ਕਾਂਗੇ ਪਰ ਇੱਥੇ ਗੁਰੂ ਜੀ ਕਹਿ ਰਹੇ ਆ ਕਿ ਨਦੀਆਂ ਅਤੈ ਵਾਹ ਨਦੀਆਂ ਦਾ ਅਰਥ ਹੋ ਗਿਆ ਦਰਿਆ ਰਿਵਰ ਕਹਿੰਨੇ ਆਪਾਂ ਵਾਹ ਉੰਜ ਗੁਰੂ ਗ੍ਰੰਥ ਸਾਹਿਬ ਵਿੱਚ ਵਾਹ ਲਫ਼ਜ਼ ਦੇ ਅਰਥੀ ਅਰਥ ਅਖਰੀ ਅਰਥ ਸ਼ਾਬਾਸ਼ ਵੀ ਨੇ ਨਾਨਕ ਦਾਸ ਕਹੋ ਗੁਰ ਵਾਹ ਵਾਹ ਵਾਹ ਬਾਣੀ ਨਿਰੰਕਾਰ ਹੈ ਇੱਥੇ ਹਜ਼ੂਰ ਨੇ ਖਾਹਾ ਮੁਕਤਾ ਰੱਖਿਆ ਇੱਥੇ ਪਾਠ ਹੈ ਵਾਹ ਤੇ ਖਾਹਾ ਜ਼ਰੂਰ ਬੋਲਣਾ ਕੱਲਾ ਵਾਹ ਨਹੀਂ ਬੋਲਣਾ ਨਦੀਆਂ ਅਤੈ ਵਾਹ ਵਾਹ ਦਾ ਲਫ਼ਜ਼ੀ ਅਰਥ ਹੈ ਵਾੜੇ ਵਾੜੇ ਦਾ ਮਤਲਬ ਕਿ ਨਦੀਆਂ ਵਿੱਚੋਂ ਨਿਕਲੇ ਹੋਏ ਛੋਟੇ-ਛੋਟੇ ਪਾਣੀ ਦੇ ਨਾਲੇ ਫਿਰ ਬਿੰਤੀ ਪਰਥ ਅਰਥ ਹੋਈ ਚੱਲਣਗੇ ਪਹਿਲਾਂ ਅਖਰੀ ਅਰਥ ਕਰੀਏ ਫਿਰ ਵਿਚਾਰ ਇਹਦੀ ਕਰਨੇ ਸਾਹ ਲਾਹੀ ਸਾਹ ਲਾਹੇ ਸੌ ਲਾਉਣ ਜੋਗ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਏਤੀ ਸੁਰਤ ਨਾ ਪਾਈਆ ਇੰਨੀ ਸਮਝ ਨਹੀਂ ਪੈ ਸਕਦੀ ਮਹਾਰਾਜ ਕਿੰਨੀ ਹੁਣ ਉਸ ਗੱਲ ਨੂੰ ਸਮਝਾਉਣ ਲਈ ਏਤੀ ਸੁਰਤ ਨਾ ਪਾਈਆ ਇਹਦੇ ਅਰਥ ਤਾਂ ਸਮਝ ਪੈਣਗੇ ਜੇ ਅਗਲੀ ਤੁਕ ਦੇ ਅਰਥ ਹੋਣਗੇ ਫਿਰ ਬੇਨਤੀ ਸੁਣੋ ਇੱਥੇ ਨਾ ਏਤੀ ਸੁਰਤ ਨਾ ਪਾਈਆ ਇੰਨੀ ਸਮਝ ਨਹੀਂ ਪੈਗੀ ਨਦੀਆਂ ਅਤੈ ਵਾਹ ਪਾਣੀ ਦੀਆਂ ਭਰੀਆਂ ਹੋਈਆਂ ਨਦੀਆਂ ਵਾਹ ਦਾ ਅਰਥ ਹੈ ਵਾੜੇ ਨਾਲੇ ਤੇ ਮਹਾਰਾਜ ਕਹਿੰਦੇ ਨੇ ਪਵੈ ਹੈ ਮੇਰੀ ਬੇਨਤੀ ਇੱਥੇ ਪਵੇ ਪਾਠ ਨਹੀਂ ਕਰਨਾ ਹਾਏ ਨੂੰ ਸਿਆਰੀ ਲੱਗੀ ਹੈ ਮੈਂ ਫਿਰ ਬੇਨਤੀ ਕਰਾਂ ਪਵੈ ਹੈ ਪੈਣਾ ਪਵ ਹੈ ਸਮੁੰਦ ਮੰਮੇ ਤੇ ਟਿੱਪੀ ਹੈ ਸਮੁੰਦ ਮੰਮੇ ਨੂੰ ਔਂਕੜ ਹੈ ਦੋਨੋਂ ਬੋਲਨੇ ਆ ਪਵ ਹੈ ਸਮੁੰਦ ਨਾ ਨੰਨਾ ਮੁਕਤਾ ਹੈ ਜਾਣੀਆਂ ਹੈ ਜਾਣੇ ਨਹੀਂ ਜਾਣੇ ਜਾਂਦੇ ਹੁਣ ਇਹਦੇ ਅਰਥ ਹੋ ਗਏ ਨਦੀਆਂ ਅਤੇ ਨਾਲੇ ਪਾਣੀ ਦੇ ਭਰ ਕੇ ਚੱਲਦੇ ਆ ਤੇ ਉਹਨਾਂ ਦੀ ਖਿੱਚ ਉਹਨਾਂ ਦੀ ਮੰਜ਼ਲ ਉਹਨਾਂ ਦਾ ਟਿਕਾਣਾ ਸਮੁੰਦਰ ਹੈ ਉਹ ਸਾਰੇ ਸਮੁੰਦਰ ਵਿੱਚ ਲੀਨ ਹੋ ਜਾਣਗੇ ਨਾ ਜਾਣੀਏ ਸੱਚ ਏਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਅਪੇਧ ਹੋ ਸਕਦੇ ਆ ਪਰ ਨਦੀਆਂ ਨਾਲੇ ਉਸ ਅਸਗਾ ਸਾਗਰ ਦਾ ਅੰਤ ਨਹੀਂ ਪਾ ਸਕਦੇ ਫਿਰ ਇਸ ਨੂੰ ਅਸੀਂ ਖੋਲਨੇ ਜਿੰਨੀ ਕੋ ਦਾਤਾ ਬਖਸ਼ਿਸ਼ ਕਰੇ ਪਵੈ ਸਮੁੰਦ ਨਾ ਜਾਣੀਐ ਨਦੀਆਂ ਨਾਲੇ ਪਾਣੀ ਭਰ ਕੇ ਚੱਲੇਗਾ ਪਰ ਜਦੋਂ ਸਮੁੰਦਰ ਵੀ ਜਾਣਗੇ ਉਹ ਸਮੁੰਦਰ ਦਾ ਅੰਤ ਨਹੀਂ ਪਾ ਸਕਦੇ ਇਹਦੇ ਅਰਥ ਇਹ ਵੀ ਨੇ ਨਦੀਆਂ ਅਤੇ ਨਾਲੇ ਜਿਨ੍ਹਾਂ ਇਲਾਕਿਆਂ ਚੋਂ ਨਿਕਲਦੇ ਆ ਲੋਕਾਂ ਨੇ ਉਹਨਾਂ ਨਦੀਆਂ ਨਾਲਿਆਂ ਦੇ ਨਾਮ ਰੱਖੇ ਹੋਏ ਆ ਆਪ ਦੇਖੋ ਕਿਸੇ ਨਦੀ ਇਲਾਕੇ ਚੋਂ ਨਿਕਲੇ ਜਿਵੇਂ ਸੀ ਆਪਣੇ ਪੰਜਾਬ 'ਚ ਕਹਿੰਦੇ ਆ ਜੀ ਇਹ ਸਤਲੁਜ ਕਹੇ ਇਹ ਬਿਆਸ ਕਹੇ ਚਨਾਬ ਕਹੇ ਰਾਵੀ ਕਹੇ ਜ਼ਿਲਮ ਕਹੇ ਗੁਜਰਾਤ ਨੂੰ ਜਾਈਏ ਨਰਮਦਾ ਕਹਿੰਦੇ ਆ ਬੰਗਾਲ ਨੂੰ ਬ੍ਰਹਮਪੁੱਤਰ ਦਰਿਆ ਨਿਕਲਦਾ ਆ ਅਰਬ ਵਿੱਚ ਦਜ਼ਲਾ ਦਰਿਆ ਦਾ ਜ਼ਿਕਰ ਕੀਤਾ ਜਾਂਦਾ ਤੁਸੀਂ ਇੱਥੇ ਫਰੀਜ਼ਰ ਸ਼ਬਦ ਵਰਤਦੇ ਹੁਣ ਇਹ ਪਾਣੀ ਤਾਂ ਇੱਕੋ ਹੀ H2O ਹੀ ਹੈ ਕਿਤੇ ਮੈਲਾ ਹੈ ਤੇ ਕਿਤੇ ਨਿਰਮਲ ਹੈ ਇਹ ਨਹੀਂ ਵੀ ਇਹ ਪਾਣੀ ਖੋਰ ਹੈ ਤੇ ਉਹ ਪਾਣੀ ਖੋਰ ਹੈ ਪਾਣੀ ਇੱਕ ਹੈ ਜਿਨ੍ਹਾਂ ਇਲਾਕਿਆਂ ਵਿੱਚੋਂ ਨਿਕਲ ਰਿਹਾ ਲੋਕਾਂ ਨੇ ਉਹਨਾਂ ਦਰਿਆਵਾਂ ਤੇ ਨਦੀਆਂ ਦੇ ਆਪ ਨਾਮ ਰੱਖਿਆ ਪਰ ਸਾਰੀਆਂ ਨਦੀਆਂ ਨਾਲੇ ਸਮੁੰਦਰ 'ਚ ਜਾ ਕੇ ਡਿੱਗਦੇ ਆ ਤੇ ਸਮੁੰਦਰ ਦੇ ਪਾਣੀ ਨੂੰ ਪੁੱਛ ਕੇ ਦੱਸੋ ਸਾਨੂੰ ਦੱਸੋ ਗੰਗਾ ਦਾ ਪਾਣੀ ਕਿਹੜਾ ਸੀ ਵੇਖਣ ਆਇਆ ਬੇਨਤੀ ਸਤਲੁਜ ਦਾ ਪਾਣੀ ਕਿਹੜਾ ਫਰੀਜ਼ਰ ਦਾ ਪਾਣੀ ਕਿਹੜਾ ਨੀਲ ਦਰਿਆ ਦਾ ਪਾਣੀ ਕਿਹੜਾ ਜਿੰਨੀਆਂ ਨਦੀਆਂ ਨਾਲੇ ਨੇ ਸਮੁੰਦਰ ਵਿੱਚ ਅਪੇਧ ਹੋ ਜਾਣਗੇ ਪਰ ਬੇਨਤੀ ਇਹ ਵੇ ਉਹਨਾਂ ਦੀ ਪਹਿਚਾਨ ਨਹੀਂ ਰਹਿੰਦੀ ਆਪਣੀ ਨਿੱਜੀ ਕੇਵਲ ਤਾਂ ਕੇਵਲ ਸਮੁੰਦਰ ਕਹੇ ਗੁਰੂ ਜੀ ਕਹਿੰਦੇ ਆ ਸਿਫਤ ਸਲਾਹਾਂ ਕਰ ਕਰਕੇ ਫਿਰ ਬੇਨਤੀ ਫਿਰ ਉਸ ਤੁਖ ਤੇ ਸਾਹ ਲਾਹੀ ਸਾਲਾਹੇ ਸਿਫਤਾਂ ਕਰ ਕਰਕੇ ਸਲਾਉਣ ਜੋਗ ਦੀਆਂ ਨਦੀਆਂ ਤੇ ਨਾਲਿਆਂ ਦੀ ਤਰ੍ਹਾਂ ਗੁਰਮੁਖ ਜਨ ਮਹਾਂਪੁਰਖ ਇਬਾਦਤ ਕਰਨ ਵਾਲੇ ਉਸ ਵਿੱਚ ਅਪੇਧ ਹੋ ਜਾਂਦੇ ਆ ਪਰ ਅਪੇਧ ਕੋਈ ਗੁਰਮੁਖ ਵੀ ਕਹਿੰਦੇ ਆ ਕਿ ਉਸ ਅਸਗਾ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਬੇਨਤੀ ਜੀ ਇਸ ਨੂੰ ਰਿਪੀਟ ਕਰਾਂ ਵੀ ਅਪੇਧ ਹੋ ਸਕਦੇ ਆ ਇਹ ਨਹੀਂ ਗੁਰੂ ਜੀ ਨੇ ਕਿਹਾ ਵੀ ਸਲੌਤਾ ਕੁਝ ਕਰਦੀ ਨਹੀਂ ਗੁਰੂ ਜੀ ਕਹਿ ਰਿਹਾ ਸਾ ਲਾਗੀ ਸਾ ਲਾਗੇ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਹਾ ਪਵੈ ਸਮੁੰਦ ਨਾ ਜਾਣੀਐ ਫਿਰ ਬੇਨਤੀ ਨਦੀਆਂ ਅਤੇ ਨਾਲੇ ਸਮੁੰਦਰ ਵਿੱਚ ਪੈ ਜਾਂਦੇ ਆ ਡਿੱਗ ਜਾਂਦੇ ਆ ਮਿਲ ਜਾਂਦੇ ਆ ਨਾ ਜਾਣੀਐ ਨਾ ਉਹਨਾਂ ਦੀ ਪਹਿਚਾਨ ਰਹਿੰਦੀ ਕਿਹੜਾ ਪਾਣੀ ਕਿਹੜੇ ਦਰਿਆ ਦਾ ਤੇ ਨਾ ਉਹ ਨਾ ਜਾਣੀਐ ਨਾ ਸਮੁੰਦਰ ਦਾ ਅੰਤ ਪਾ ਸਕਦੇ ਆ ਇੱਥੇ ਇੱਕ ਬੇਨਤੀ ਜੀ ਕਿਉਂਕਿ ਗੁਰੂ ਜੀ ਰੋਜ਼ ਸ਼ਬਦ ਕਹਿ ਰਿਹਾ ਸਲੌਤਾ ਦਾ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਜਿਹੜੀ ਸਿਫਤ ਹੈ ਨਾ ਉਸਤਤ ਸਿਫਤ ਵਡਿਆਈ ਬੰਦਗੀ ਜ਼ਿਕਰ ਵਿਰਦ ਇਬਾਦਤ ਇਹ ਜਿੰਨੇ ਸ਼ਬਦ ਅਸੀਂ ਵਰਤਨੇ ਗੁਰਮੁਖੋ ਸੱਚ ਇਹ ਵੀ ਨਿਰਾਰਥਕ ਨਹੀਂ ਠੀਕ ਹੈ ਜਿੱਥੇ ਪਰਪੰਚ ਵਿਖਾਵੇ ਦਾ ਉੱਥੇ ਗੁਰੂ ਜੀ ਨੇ ਕਹਿ ਦਿੱਤਾ ਕਿ ਇਹ ਸਿਰਫ ਪਰਪੰਚ ਹੈ ਪਰ ਇਹ ਨਹੀਂ ਕਿਹਾ ਸਿਫਤ ਜਿਹੜੀ ਹੈ ਧੁਰ ਅੰਦਰੋਂ ਭਿੱਜ ਕੇ ਕਰ ਰਿਹਾ ਉਹ ਨਿਰਾਰਥਕ ਉਹਦਾ ਫਾਇਦਾ ਹੀ ਕੋਈ ਨਹੀਂ ਇੱਕ ਸਵਾਲ ਹੈ ਵੀ ਅਸੀਂ ਇਹ ਕਿਉਂ ਕਰਨੇ ਆ ਸਿਫਤ ਕਈ ਵਾਰੀ ਕਈ ਪੁੱਛਦੇ ਆ ਕੱਲ ਪਰਸੋਂ ਵੀ ਇੱਕ ਸਵਾਲ ਲਿਖਿਆ ਬੱਚੀ ਨੇ ਵੀ ਕੀ ਪਰਮਾਤਮਾ ਸਿਫਤਾਂ ਦਾ ਭੁੱਖਾ ਹੈ ਅਸੀਂ ਉਦੋਂ ਦੇ ਸੁਣ ਰਹੇ ਆ ਜਪਜੀ ਸਾਹਿਬ ਚ ਕੀ ਪਰਮਾਤਮਾ ਨੂੰ ਇਹ ਲੋੜ ਹੈ ਸਿਫਤ ਦੀ ਤੇ ਮੈਂ ਇੱਕ ਬੇਨਤੀ ਕਰਾਂਗਾ ਅਸੀਂ ਉਹਦੀ ਅੰਸ ਹਾਂ ਇਹ ਅੰਸ ਨੂੰ ਆਤਮ ਕਹਿ ਲੋ ਖੌਮੇ ਦੇ ਪਰਦੇ ਨੇ ਖੌਮੇ ਵੀ ਅਸੀਂ ਪੜਿਆ ਸੀ ਹੁਕਮ ਵਿੱਚ ਨਿਕਲੀਏ ਹਉਮੈ ਇੱਕੋ ਹੁਕਮ ਕਹਿ ਪਏ ਕਿਰਤ ਫਿਰਾਏ ਉਹਦੇ ਹੁਕਮ ਚ ਹੋਈ ਖੌਮੇ ਖੌਮੇ ਨੇ ਸਿਰਫ ਇੱਕ ਥੋੜਾ ਜਿਹਾ ਪਰਦਾ ਕਰ ਦਿੱਤਾ ਇਸ ਅੰਸ ਨੂੰ ਅੰਸੀ ਤੋਂ ਮੈਂ ਹਉ ਨੇ ਦੂਰ ਕੀਤਾ ਤੇ ਉਸ ਦੂਰੀ ਨੂੰ ਉਸ ਪਰਦੇ ਨੂੰ ਮਿਟਾਣ ਲਾ ਇੱਕੋ ਇੱਕ ਤਰੀਕਾ ਹੈ ਵੀ ਸਿਬਦ ਕਰਨ ਵਾਲਾ ਖੌਮੇ ਤੋਂ ਮੁਕਤ ਹੋ ਕੇ ਉਹਦੇ ਵਿੱਚ ਸਮਾ ਜਾਂਦਾ ਹੈ ਫਿਰ ਬੇਨਤੀ ਕਰਾਂ ਇਹਨੂੰ ਥੋੜਾ ਜਿਹਾ ਸੁਣਿਓ ਇੱਕ ਦਿਨ ਅਰਜ਼ ਕੀਤੀ ਸੀ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਮਾਜ ਰਾਗ 'ਚ ਹਜ਼ੂਰ ਨੇ ਉੱਥੇ ਤਿੰਨ ਚਾਰ ਇਹ ਉਦਾਹਰਨਾਂ ਤਾਂ ਸਾਰੇ ਸ਼ਲੋਕ ਵੀ ਦਿੱਤੀਆਂ ਪਰ ਤਿੰਨ ਬੇਨਤੀਆਂ ਮੈਂ ਅਕਸਰ ਕਰਨਾ ਹੁੰਨਾ ਕਿ ਤਿੰਨ ਤਰ੍ਹਾਂ ਦਾ ਧਾਤ ਮੈਟਲ ਜਦੋਂ ਟੁੱਟ ਜਾਏ ਗੁਰੂ ਜੀ ਨੇ ਤਿੰਨ ਤਰ੍ਹਾਂ ਦਾ ਕਿਹਾ ਸੋਨਾ ਲੋਹਾ ਤੇ ਕਹਿੰਦਾ ਮੈਟਲ ਕਾਂਸੀ ਕਹਿੰਦੇ ਨੇ ਸੋਨਾ ਲੋਹਾ ਤੇ ਕਾਂਸੀ ਚਲੋ ਹੋਰ ਸ਼ਬਦ ਆਪਣੇ ਕੋਲ ਲਾਈ ਉੱਥੇ ਕਾਂਸੀ ਹੈ ਕਹਿਣ ਦਾ ਭਾਂਡਾ ਜੇ ਟੁੱਟ ਜਾਏ ਤੇ ਹਾਲਾਂ ਇਹਨਾਂ ਦੇ ਕਾਰੀਗਰ ਤਿੰਨ ਵੱਖਰੇ ਨੇ ਸੋਨੇ ਦਾ ਸੁਨਾਰ ਹੈ ਲੋਹੇ ਦਾ ਲੋਹਾਰ ਹੈ ਤੇ ਭਾਂਡਿਆਂ ਵਾਲਾ ਠਠਿਆਰ ਹੈ ਪਰ ਗੁਰੂ ਜੀ ਨੇ ਇੱਕੋ ਲਫ਼ਜ਼ ਵਰਤਿਆ ਲੋਹਾਰ ਜੇ ਮੰਨ ਲਓ ਇਹ ਮੈਟਲ ਇਹ ਧਾਤ ਟੁੱਟ ਜਾਏ ਤੇ ਸੋਨਾ ਟੁੱਟਾ ਸੁਨਾਰ ਕੋਲ ਕੋਈ ਲੈ ਜਾਏ ਉਹ ਕਹੇਗਾ ਇਹ ਟੁੱਟਿਆ ਜੁੜ ਸਕਦਾ ਹੈ ਪਰ ਅੱਗ ਨਾਲ ਟਾਂਕਾ ਲਾਣਾ ਪਏਗਾ ਅੱਗ ਸ਼ਬਦ ਜੇ ਲੋਹਾ ਟੁੱਟ ਜਾਏ ਤੇ ਲੋਹਾਰ ਕਹੇਗਾ ਇਹ ਜੁੜ ਜਾਏਗਾ ਪਰ ਅੱਗ ਨਾਲ ਟਾਂਕਾ ਲਾਣਾ ਪਏਗਾ ਮੈਂ ਬੇਨਤੀ ਕਰਾਂ ਜੇ ਬਰਤਨ ਟੁੱਟ ਜਾਏ ਤੇ ਸੱਚਮੁੱਚ ਅੱਗ ਨਾਲ ਠਠਿਆਰ ਭਾਂਡੇ ਨੂੰ ਟਾਂਕੇ ਲਾ ਦਿੰਦਾ ਟੁੱਟੇ ਨੂੰ ਗੰਢ ਦਿੰਦਾ ਗੁਰੂ ਜੀ ਕਹਿੰਦੇ ਨੇ ਇਹ ਭਲੇ ਇਨਸਾਨੋ ਕਿ ਜਿਵੇਂ ਟੁੱਟੇ ਹੋਏ ਭਾਂਡਿਆਂ ਨੂੰ ਸੱਚ ਇਹ ਵੇ ਠਠਿਆਰ ਸੁਨਾਰ ਤੇ ਲੋਹਾਰ ਅੱਗ ਨਾਲ ਟਾਂਕਾ ਲਾ ਕੇ ਦੁਬਾਰਾ ਜੋੜ ਦਿੰਦਾ ਹੈ ਜਿਸ ਦਾ ਅੰਦਰ ਕਰੋੜਾਂ ਜਨਮਾਂ ਦਾ ਟੁੱਟਾ ਹੈ ਪਰਮਾਤਮਾ ਦੀ ਸਿਵਤ ਕਰੋ ਸਿਵਤ ਟੁੱਟਿਆਂ ਨੂੰ ਟਾਂਕਾ ਲਾ ਕੇ ਰੱਬ ਨਾਲ ਜੋੜ ਦਿੰਦੀ ਹੈ ਮੈਂ ਬੇਨਤੀ ਕਰਾਂ ਸਿਵਤ ਇਸ ਕਰਕੇ ਕੀਤੀ ਜਾਂਦੀ ਹੈ ਜੁੜਨ ਲਈ ਗੁਰੂ ਜੀ ਨੇ ਫਰਮਾਇਆ ਕਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਉਹਦੇ ਅਖੀਰ ਤੇ ਬਚਨ ਹੈ ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਉਹਦੀਆਂ ਸਿਫਤਾਂ ਕਰਕੇ ਉਹਦੇ ਦਰਬਾਰ ਨਾਲ ਗੰਢ ਪੈਂਦੀ ਹੋਰ ਸੌਖਾ ਵੀ ਕਿਉਂ ਸਲਮਨੇ ਅਸੀਂ ਰਹਿ ਰਾਸ ਵਿੱਚ ਇੱਕ ਬਚਨ ਪੜ੍ਹਨੇ ਆ ਸੁਣ ਵੱਡਾ ਆਖਾ ਸਭ ਕੋਏ ਕਿਉਂਕਿ ਇਤੀ ਸੁਰਤ ਨਾ ਪਾਈ ਆਪੇ ਦੋ ਤੁਕਾਂ ਤੇ ਬੇਨਤੀ ਕਰ ਰਹੇ ਹਾਂ ਹਜ਼ੂਰ ਨੇ ਫਰਮਾਇਆ ਸੁਣ ਵੱਡਾ ਆਖਾ ਸਭ ਕੋਏ ਕੇਵਡ ਵੱਡਾ ਦੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਨਾ ਸ਼ਬਦ ਦੇਲੀ ਦੀਪਕ ਨਾ ਕੀਮਤ ਪਏਗੀ ਨਾ ਬੋਲਿਆ ਜਾ ਸਕਦਾ ਇਤੀ ਸੁਰਤ ਨਾ ਪਾਈਆ ਪਰ ਸਾਲਾ ਹੀ ਸਾਲਾਹੇ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਪਰ ਮਹਾਰਾਜ ਇਹ ਕਿਉਂ ਕਹਿ ਰਹੇ ਨੇ ਫਾਇਦਾ ਕੀ ਜਿਵੇਂ ਇੱਥੇ ਕਿਹਾ ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀਏ ਉੱਥੇ ਮਹਾਰਾਜ ਕਹਿੰਦੇ ਆ ਕਹਿਣਾ ਵਾਲੇ ਤੇਰੇ ਰਹਿ ਸਮਾਏ ਕਹਿਣ ਵਾਲੇ ਪਰਮੇਸ਼ਵਰ ਤੇਰੇ ਵਿੱਚ ਸਮਾ ਗਏ ਅਪੇਦ ਹੋ ਗਏ ਬੇਨਤੀ ਕਰਾਂ ਹਜ਼ੂਰ ਇੱਥੇ ਕਹਿ ਰਿਹਾ ਹੈ ਉਹ ਵੱਡਾ ਆਪਣੇ ਆਪ ਨੂੰ ਆਪ ਜਾਣਦਾ ਉਹਦਾ ਲੇਖਾ ਨਹੀਂ ਪਰ ਇੱਥੇ ਬਖਸ਼ਿਸ਼ ਕੀਤੀ ਸਲਾਉਣ ਜੋਗ ਪਰਮਾਤਮਾ ਦੀ ਸਿਵਤ ਸਲਾਹ ਕਰਕੇ ਅਪੇਦਤਾ ਹੈ ਇਹ ਸਮਝੇ ਨਾ ਮਿਲਾਪ ਹੈ ਪਰ ਅੰਤ ਨਹੀਂ ਪਾਇਆ ਜਾ ਸਕਦਾ ਗੁਰੂ ਜੀ ਕਹ ਰਹੇ ਸਾ ਲਾਖੀ ਸਾ ਲਾਖੇ ਏਤੀ ਸੁਰਤ ਨਾ ਪਾਇਆ ਨਦੀਆਂ ਅਤੇ ਵਾਹ ਨਦੀਆਂ ਅਤੇ ਨਾਲੇ ਫਿਰ ਮੈਂ ਵਾਹ ਦਰਤ ਕਰਾਂਗਾ ਵਾਹੜੇ ਨਾਲੇ ਪਵੇਂ ਸਮੁੰਦ ਨਾ ਜਾਣੀਆਂ ਹੈ ਸਮੁੰਦਰ ਵਿੱਚ ਪੈ ਗਏ ਪਰ ਅੰਤ ਨਹੀਂ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ 'ਚ ਅਪੇਧ ਹੋਏ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਗੁਰਮਤ ਵਿੱਚ ਅਪੇਧਤਾ ਹੈ ਕਿਸੇ ਇਹ ਵੀ ਇੱਕ ਸਵਾਲ ਸੀ ਵੇਖੋ ਜੇ ਸਵਾਲ ਸੁਹਿਰਦਤਾ ਵਾਲੇ ਤੇ ਜਗਿਆਸਾ ਵਾਲੇ ਹੋਣ ਉਸ ਹਰ ਸਵਾਲ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮਤ ਵਿੱਚ ਹੈ ਜੇ ਖੁਜਤ ਕਰਕੇ ਅਪਮਾਨ ਕਰਨ ਵਾਲੇ ਸਵਾਲ ਹੋਣ ਉੱਥੇ ਖਮੋਸ਼ੀ ਚੋਪਿਓ ਦਾ ਕੋਈ ਉੱਤਰ ਨਹੀਂ ਉੱਤਰ ਹੈ ਹਰ ਸਵਾਲ ਦਾ ਹਾਂ ਅੱਜ ਨਹੀਂ ਮੈਨੂੰ ਲੱਭੇਗਾ ਜੇ ਗੁਰੂ ਸਾਹਿਬ ਸਿਮਰਨ ਦੀ ਬਰਕਤ ਪਾ ਦੇਣ ਤੇ ਅੱਜ ਦਾ ਸਵਾਲ ਹੋ ਸਕਦਾ 50 10 ਸਾਲ ਬਾਅਦ ਸੁਰਤ ਵਿੱਚ ਦਾਤਾ ਅਨੁਭਵ ਦੇ ਦੇ ਉਹਦਾ ਉੱਤਰ ਮਿਲ ਸਕਦਾ ਕੋਈ ਜ਼ਰੂਰੀ ਨਹੀਂ ਵੀ ਅੱਜ ਹੀ ਉੱਤਰ ਮਿਲੇ ਪਰ ਇਹਨਾਂ ਪਤਾ ਮੇਰੇ ਸਤਿਗੁਰੂ ਦੇ ਕੋਲ ਹਰ ਪ੍ਰਸ਼ਨ ਦਾ ਹਰ ਕੁਐਸਚਨ ਦਾ ਹਰ ਸਵਾਲ ਦਾ ਉੱਤਰ ਹੈ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਜਿਵੇਂ ਪਿਛਲੇ ਹੀ ਵਿਦਾਂਤੀ ਸ਼ਬਦ ਵਰਦੇ ਆ ਅਮ ਬ੍ਰਹਮਸਮੀ ਮੈਂ ਬ੍ਰਹਮ ਹਾਂ ਮੈਂ ਬ੍ਰਹਮ ਹਾਂ ਸੂਫੀਆਂ ਵਿੱਚ ਸ਼ਬਦ ਹੈ ਅਨਲ ਹਕ ਮੈਂ ਖੁਦਾ ਹਾਂ ਤੇ ਸਵਾਲ ਸੀ ਕਿ ਗੁਰਮਤ ਵਿੱਚ ਐਸਾ ਹੈ ਤੇ ਮਨ ਚਾਇਆ ਹਾਂ ਗੁਰਮਤ ਵਿੱਚ ਅਭੇਦਤਾ ਹੈ ਪਰ ਆਪਣੇ ਨਾਲ ਜੋੜ ਕੇ ਨਹੀਂ ਆਮ ਬ੍ਰਹਮਸਮੀ ਗੁਰਮਤ ਵਿੱਚ ਆ ਭੇਦਤਾ ਕਹਿੰਦੀ ਮੈਂ ਕੁਝ ਨਹੀਂ ਸਭ ਕੋਈ ਤੂੰ ਹੀ ਤੂੰ ਹੈ ਜਿਵੇਂ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਉਹ ਅਭੇਦਤਾ ਹੈ ਜੀ ਪੂਰੀ ਅਬ ਤੋ ਜਾਏ ਚੜੇ ਸਿੰਘਾਸਨ ਪਵੇਂ ਸਮੁੰਦ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਪਰਮੇਸ਼ਵਰ ਨਾਲ ਸਾਰੰਗ ਪਾਣੀ ਜਿਨੇ ਧਨਕ ਧਾਰੀ ਹੈ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਖ ਸਾਰੰਗ ਪਾਣੀ RAM ਕਬੀਰਾ ਇੱਕ ਪੈ ਫਿਰ ਸੁਣਿਓ ਪਵੈ ਸਮੁੰਦ ਨਾ ਜਾਣੀਐ ਇੱਕ ਹੋ ਗਏ ਅੱਗੇ ਕਬੀਰ ਸਾਹਿਬ ਨਾਲ ਕਹਿ ਦਿੱਤਾ ਕਿ RAM ਕਬੀਰਾ ਇੱਕ ਪੈ ਹੈ ਕੋ ਨਾ ਸਕੈ ਪਛਾਨੀ ਨਾ ਜਾਣੀਐ ਕਿਹੜਾ ਪਛਾਨ ਕਰੇਗਾ ਕਿਹੜਾ ਪਾਣੀ ਮੈਂ ਇਹ ਵਾਖਿਆ ਦੀ ਕਰ ਰਿਹਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਖ ਸਾਰੰਗ ਪਾਣੀ RAM ਕਬੀਰਾ ਏਕ ਪੈ ਹੈ ਕੋ ਨਾ ਸਕੈ ਪਛਾਨੀ ਹੁਣ ਅਗਲਾ ਸਵਾਲ ਜਦੋਂ ਆਪ ਅਭੇਦ ਹੀ ਹੋ ਗਏ ਇੱਕ ਰੂਪ ਹੋ ਗਏ ਤਦ ਰੂਪ ਹੋ ਗਏ ਤੇ ਫਿਰ ਘੱਟੋ ਘੱਟ ਦੱਸੋ ਖਾ ਆਪਣਾ ਅਨੁਭਵ ਉਹਦੇ ਬਾਰੇ ਕਿੰਨਾ ਕਥਾ ਪਾਇਆ ਫਿਰ ਕਬੀਰ ਸਾਹਿਬ ਦੇ ਦੋ ਤਿੰਨ ਮੈਂ ਬਚਨ ਬੇਨਤੀ ਕਰਾਂਗਾ ਇੱਕ ਬਚਨ ਹੈ ਕੱਲ ਜਿਹੜਾ ਪਰਸੋ ਸੀ ਵਾਚਿਆ ਕਹਿੰਦੇ ਨੇ ਅਭੇਦਤਾ ਹੈ ਪਰ ਸਾਰੇ ਸਮੁੰਦਰਾਂ ਦਾ ਪਾਣੀ ਘੋਲ ਕੇ ਸ਼ਾਈ ਬਣਾ ਦੇ ਸਾਰੀ ਜ਼ਮੀਨ ਨੂੰ ਜਿਹੜੀ ਸੁੱਕੀ ਇਹਨੂੰ ਕਾਗਜ਼ ਬਣਾ ਦੇ ਲਿਖਣ ਵਾਸਤੇ ਪੌਣ ਹੋਵੇ ਪਰ ਸੱਚ ਇਹ ਵੇ ਅਭੇਦਤਾ ਦਾ ਅਨੁਭਵ ਜ਼ਰੂਰ ਹੈ ਪਰ ਉਹਦੀ ਬਿਆੰਤਤਾ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ ਮਹਾਰਾਜ ਨੇ ਸ਼ਬਦ ਵਰਤਿਆ ਸਾਤ ਸਮੁੰਦਰ ਮਸ ਕਰੂੰ ਨਾ ਜਾਣੀਐ ਸਾਤ ਸਮੁੰਦਰ ਮਸ ਕਰੂੰ ਕਲਮ ਕਰੂੰ ਬਨ ਰਾਏ ਬਸਦਾ ਕਾਗਰ ਜੋ ਕਰੂੰ ਹਰ ਜਸ ਲਿਖਣ ਨਾ ਜਾਏ ਇੱਕ ਹੋਰ ਬੇਨਤੀ ਇੱਕ ਬਚਨ ਉਹਨਾਂ ਦਾ ਮੈਂ ਫਿਰ ਅਰਜ਼ ਕਰਾਂਗਾ ਅਭੇਦਤਾ ਹੈ ਅਨਪਵੈ ਪਰ ਅੰਤ ਨਹੀਂ ਇੱਕ ਬਚਨ ਹੈ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਨਾ ਸਵਰਗ ਦਾ ਤਮਾ ਨਾ ਨਰਕ ਦਾ ਡਰ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕਹਿ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ ਪਰਮੇਸ਼ਵਰ ਦੇ ਚਰਨ ਕਮਲਾਂ ਵਿੱਚ ਮੈਂ ਟਿਕਿਆ ਹੁਣ ਜਿੱਥੇ ਕੋਈ ਰਹਿ ਰਿਹਾ ਹੈ ਪੁੱਛ ਤਾਂ ਸਕਦਾ ਨਾ ਵੀ ਇਹ ਕੈਸਾ ਹੈ ਉਹਨਾਂ ਨੂੰ ਜੇ ਪੁੱਛੀਏ ਮਹਾਰਾਜ ਜਿਸ ਅਵਸਥਾ 'ਚ ਆਪ ਖੇਡਦੇ ਪਏ ਹੋ ਵਿਸਰ ਰਹੇ ਹੋ ਕਿ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ ਉਹ ਕੈਸੀ ਅੱਗੋ ਫਿਰ ਮਹਾਪੁਰੂ ਭਗਤ ਨਿਮਰਤਾ ਚ ਕਹਿੰਦੇ ਆ ਕਹਿਣ ਲੱਗੇ ਅਸਲੀਅਤ ਇਹ ਵੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ ਕਹਿ ਬੇ ਕੋ ਸ਼ੋਭਾ ਨਹੀਂ ਦੇਖਾ ਹੀ ਫਰਮਾਨ ਮੈਂ ਸਿਰਫ ਇੱਕ ਬੇਨਤੀ ਕੀਤੀ ਵੀ ਸਲੌਤਾ ਅਪੇਦਤਾ ਹੈ ਸਲੌਤਾ ਜੋੜ ਦਿੰਦੀ ਏ ਪਰ ਸਿਫਤ ਸਲਾਹ ਕਰਨ ਵਾਲਾ ਉਹਦਾ ਰੂਪ ਹੋ ਜਾਂਦਾ ਪਰ ਗੁਰਮਖੋ ਉਹਦਾ ਅੰਤ ਨਹੀਂ ਪਾਉਂਦਾ ਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀਤੀ ਸਾਹ ਲਾਹੀ ਸਾਹ ਲਾਹੇ ਇਤੀ ਸੁਰਤ ਨਾ ਪਾਈਆ ਸਲੋਤਾ ਕਰ ਪਰ ਇੰਨੀ ਸੋਝੀ ਨਹੀਂ ਪਵੇਗੀ ਨਦੀਆਂ ਅਤੇ ਵਾਹ ਨਦੀਆਂ ਅਤੇ ਨਾਲੇ ਪਵੈ ਸਮੁੰਦ ਸਮੁੰਦਰ ਵਿੱਚ ਮਿਲ ਜਾਣਗੇ ਨਾ ਜਾਣੀਐ ਉਹ ਉਹਦਾ ਅੰਤ ਨਹੀਂ ਜਾਣ ਸਕਣਗੇ ਇਹਦਾ ਫਿਰ ਮੈਂ ਬੇਨਤੀ ਕਰਾਂ ਕਿ ਸਿਫਤ ਸਲਾਹ ਕਰ ਨਦੀ ਨਾਲੇ ਦੀ ਤਰ੍ਹਾਂ ਤੂੰ ਸਮੁੰਦਰ ਦਾ ਪਾਣੀ ਹੋਏ ਨਦੀਆਂ ਨਾਲੇ ਸਮੁੰਦਰ ਵੀ H2O ਤੇ ਬਰਸਾਤ ਦਾ ਪਾਣੀ ਵੀ ਹਾਈਡਰੋਜਨ ਆਕਸੀਜਨ ਜੇ ਕੈਮਿਸਟਰੀ ਦੇ ਦੇਖੋ ਦੋਨੋਂ ਅਸਰ ਇੱਕ ਹੈ ਕਹਿੰਦੇ ਉਹਦਾ ਹੈ ਉਧਰ ਤੁਰ ਪਿਆ ਅਭੇਦ ਹੋ ਗਿਆ ਉਹਨੇ ਅੰਤ ਨਹੀਂ ਪਾਇਆ ਪਰਮਾਤਮਾ ਦੀਆਂ ਸਿਫਤਾਂ ਕਰਨ ਵਾਲੇ ਉਹਦਾ ਰੂਪ ਹੋ ਗਏ ਪਰ ਗੁਰਮਖੋ ਉਹਨਾਂ ਨੇ ਕਦੀ ਡੀਂਗ ਮਾਰ ਕੇ ਉਸ ਬਿਆੰਤ ਦੇ ਅੰਤ ਨੂੰ ਨਹੀਂ ਕਥਿਆ ਕਥਿਆ ਜਾ ਨਹੀਂ ਸਕਦਾ ਹੁਣ ਇਸ ਤੋਂ ਅੱਗੇ ਥੋੜਾ ਜਿਹਾ ਪ੍ਰਕਰਨ ਬਦਲੇਗਾ ਉਦਾਹਰਨ ਸਮੁੰਦਰ ਦੀ ਅੱਗੇ ਪਰਮੇਸ਼ਵਰ ਲਈ ਆਈ ਸਮੁੰਦਰ ਹੁਣ ਹੈ ਸਮੁੰਦ ਸਮੁੰਦ ਸ਼ਾਹ ਸੁਲਤਾਨ ਸਮੁੰਦਰਾਂ ਦੇ ਮਾਲਕ ਜਿੰਨਾ ਸਮੁੰਦਰ ਦਾ ਖਜ਼ਾਨਾ ਹੈ ਪਤਾ ਨਹੀਂ ਕਿੰਨਾ ਕੋ ਖਜ਼ਾਨਾ ਪਿਆ ਇਹਦੇ ਵਿੱਚ ਜਿੰਨਾ ਸਮੁੰਦਰ ਦਾ ਭੰਡਾਰਾ ਹੈ ਖਜ਼ਾਨਾ ਹੈ ਇਹਦੇ ਸ਼ਾਹ ਅਰਥ ਕਰਾਂਗੇ ਮਾਲਕ ਸੁਲਤਾਨ ਦੇ ਅਰਥ ਆਪਾਂ ਜਾਣਨੇ ਆ ਬਾਦਸ਼ਾਹ ਸਮੁੰਦ ਸ਼ਾਹ ਸੁਲਤਾਨ ਸਮੁੰਦਰਾਂ ਵਰਗੇ ਬਿਆੰਤ ਭੰਡਾਰੇ ਦੇ ਜਿੰਨਾ ਸਮੁੰਦਰਾਂ ਦਾ ਖਜ਼ਾਨਾ ਇਹ ਸਾਰੇ ਖਜ਼ਾਨਿਆਂ ਦੇ ਮਾਲਕ ਸੁਲਤਾਨ ਗੁਰੂ ਜੀ ਅੱਗੇ ਬਚਨ ਕਰ ਰਿਹਾ ਗਿਰਹਾ ਗਿਰ ਦਾ ਗਿਰ ਗਿਰਦਰਤ ਪਹਾੜ ਕੁਝ ਪੁਰਾਤਨ ਗੁਰਮਖਾਂ ਨੇ ਗਿਰਦ ਗਿਰਹਾ ਦਰਤ ਅਰਥ ਇੰਦਰ ਵੀ ਕੀਤਾ ਇੰਦਰ ਜਿੰਨਾ ਮਾਲ ਤਾਂ ਪਰ ਇੱਥੇ ਸਿੱਧੇ ਅਰਥ ਗਿਰਹਾਂ ਦਾ ਅਰਥ ਕਿ ਪਹਾੜ ਕਿ ਜਿੰਨੇ ਪਹਾੜ ਉੱਚੇ ਨੇ ਇਸ ਦੁਨੀਆ 'ਚ ਜਿੰਨੇ ਪਹਾੜ ਮੈਂ ਦੁਨੀਆ ਸ਼ਬਦ ਵਰਤ ਰਿਹਾ ਇਕੱਲੇ ਕੈਨੇਡਾ ਦੇ ਨਹੀਂ ਜਿੰਨੇ ਪਹਾੜ ਨੇ ਇਹਨਾਂ ਪਹਾੜਾਂ ਜਿੱਡੇ ਧਨ ਪਦਾਰਥ ਦੇ ਕਿਸੇ ਕੋਲ ਖਜ਼ਾਨੇ ਹੋਣ ਫਿਰ ਬੇਨਤੀ ਹਜ਼ੂਰ ਬਖਸ਼ਿਸ਼ ਕਰ ਰਿਹਾ ਕਿ ਭਾਈ ਸਿੱਖੋ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਗਿਰਹਾ ਸੇਤੀ ਮਾਲ ਧਨ ਉਹਨਾਂ ਜਿੰਨੇ ਉਹਨਾਂ ਸਮੇਤ ਇਹਨਾਂ ਧਨ ਪਦਾਰਥ ਖਜ਼ਾਨਾ ਹੋਵੇ ਕੀੜੀ ਤੁਲ ਨਾ ਹੋਵਨੀ ਇੱਥੇ ਮੈਂ ਬੇਨਤੀ ਕਰਾਂਗਾ ਹੋਵਣੀ ਨਹੀਂ ਪੜਨਾ ਨਾਣਾ ਨਹੀਂ ਪੜਨਾ ਨੰਨਾ ਹੀ ਪੜਨਾ ਕੀੜੀ ਤੁਲ ਅਖਰੀ ਅਰਥ ਨੇ ਕੀੜੀ ਦੇ ਤੁਲ ਕੀੜੀ ਦੇ ਬਰਾਬਰ ਅੱਗੇ ਦੇ ਖੋਲ ਕੇ ਅਰਥ ਕਰਾਂ ਪਹਿਲਾਂ ਦੇ ਕੀੜੀ ਸਮਝਨੇ ਆਪਾਂ ਸਾਰੇ ਬਾਣੀ ਚ ਨੂੰ ਕੀਟੀ ਵੀ ਕਿਆ ਹੈ ਮਹਾਰਾਜ ਕਹਿੰਦੇ ਨੇ ਪਪੀਲ ਕਾ ਵੀ ਕਿਆ ਗੁਰੂ ਗ੍ਰੰਥ ਸਾਹਿਬ ਚ ਕੀੜੀ ਉਸ ਸੂਖਸ਼ਮ ਜੀ ਕੀੜੀ ਬਰੀਕ ਜੀ ਕੀੜੀ ਨਿਮਰਤਾ ਦੀ ਸੂਚਕ ਕੀੜੀ ਤੁਲ ਤੁਲਦਰ ਤੇ ਬਰਾਬਰ ਤੁਲਨਾ ਕਰਨੀ ਨਾ ਹੋਵਨੀ ਨਹੀਂ ਖੋਣਗੇ ਕੌਣ ਸਮੁੰਦ ਸ਼ਾਹ ਸੁਲਤਾਨ ਫਿਰ ਬੇਨਤੀ ਹੈ ਜੇ ਇਹ ਦਰ ਥੋੜੇ ਜਿਹੇ ਟਿਕ ਕੇ ਸਮਝਨੇ ਪੈਣਗੇ ਪਹਿਲਾ ਸਮੁੰਦਰ ਤੇ ਨਦੀਆਂ ਨਾਲੇ ਅਭੇਦਤਾ ਦੀ ਗੱਲ ਹੈ ਹੁਣ ਸਮੁੰਦ ਸ਼ਾਹ ਸੁਲਤਾਨ ਦਾ ਅਰਥ ਕਿ ਸਮੁੰਦਰਾਂ ਜਿਤਨੇ ਖਜ਼ਾਨੇ ਪਹਾੜਾ ਜਿੰਨੇ ਧਨ ਪਦਾਰਥ ਜੇ ਕਿਸੇ ਕੋਲ ਇੰਨੇ ਕੋਣ ਐਡਾ ਵੱਡਾ ਸੁਲਤਾਨ ਹੋਵੇ ਹੁਣ ਉਸ ਦੇ ਬਰਾਬਰ ਫਿਰ ਬੇਨਤੀ ਸੁਣੋ ਉਸ ਦੇ ਬਰਾਬਰ ਕੀੜੀ ਹੋਵੇ ਉਹਦੇ ਕੋਲ ਧਨ ਕੋਈ ਨਹੀਂ ਉਹਦੇ ਕੋਲ ਐਡਾ ਪਦਾਰਥ ਨਹੀਂ ਕੋਈ ਸਹੂਲਤਾਂ ਨਹੀਂ ਕੋਈ ਹੁਕਮ ਨਹੀਂ ਚੱਲ ਰਿਹਾ ਕੀੜੀ ਤੁਲ ਨਾ ਨਹੀਂ ਫਿਰ ਬੇਨਤੀ ਉਹਦੇ ਤੁਲ ਨਹੀਂ ਉਹਦੇ ਬਰਾਬਰ ਨਹੀਂ ਕੀ ਚੀਜ਼ ਸਮੁੰਦ ਸ਼ਾਹ ਸੁਲਤਾਨ ਫਿਰ ਬੇਨਤੀ ਐਡੇ ਵੱਡੇ ਬਾਦਸ਼ਾਹ ਉਸ ਕੀੜੀ ਦਾ ਮੁਕਾਬਲਾ ਨਹੀਂ ਕਰ ਸਕਦੇ ਉਸ ਦਾ ਜਿਹੜਾ ਭਗਤ ਭਜਨ ਬੰਦਗੀ ਵਾਲਾ ਹੈ ਉਸ ਨਿਮਰਤਾ ਵਾਲੇ ਦੇ ਮੁਕਾਬਲੇ 'ਚ ਜਿੰਨਾ ਮਰਜੀ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਹੋਵੇ ਪਰ ਸਿਮਰਨ ਕਰਨ ਵਾਲਾ ਉਸ ਤੋਂ ਵੀ ਉੱਚਾ ਹੈ ਇਹਦਾ ਮਤਲਬ ਫਿਰ ਅਸੀਂ ਦੇਖਾਂਗੇ ਗੁਰਬਾਣੀ 'ਚ ਹਿਸਟਰੀ 'ਚੋਂ ਕਿਹੜੀ ਤੋਲਣਾ ਨਹੀਂ ਪਰ ਸ਼ਰਤ ਜੇ ਤਿਸ ਮਨੋ ਨਾ ਵਿਸਰੈ ਉਸ ਕੀੜੀ ਦੇ ਮਨ ਵਿੱਚੋਂ ਕਰਤਾਰ ਨਾ ਵਿਸਰਿਆ ਹੋਵੇ ਫਿਰ ਬੇਨਤੀ ਕੀੜੀ ਤੁਲ ਨਾ ਹੋਵਨੀ ਇਕੱਲਾ ਕੀੜੀ ਨਹੀਂ ਕਿਹਾ ਮਹਾਰਾਜ ਕਹਿੰਦੇ ਉਸ ਕੀੜੀ ਦੇ ਤੁਲ ਕੁਝ ਵੀ ਨਹੀਂ ਜੇ ਤਿਸ ਮਨੋ ਨਾ ਵਿਸਰੇ ਜੇ ਉਸ ਤਿਸ ਦਾ ਅਰਥ ਉਸ ਕੀੜੀ ਦੇ ਅੰਦਰੋਂ ਪਰਮਾਤਮਾ ਨਾ ਭੁੱਲੇ ਇਹਦਾ ਮਤਲਬ ਝੌਂਪੜੀ 'ਚ ਰਹਿਣ ਵਾਲਾ ਇਹਦੇ ਅਰਥੇ ਕਰਾਂਗੇ ਕੀੜੀ ਦਾ ਅਰਥ ਨਿਮਰਤਾ ਦਾ ਸੂਚਕ ਹੈ ਵੈਸੇ ਬਾਣੀ 'ਚ ਇੱਕ ਬਚਨ ਹੁੰਦਾ ਹੈ ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁੰਨੀ ਨਾ ਜਾਏ ਕਉ ਕਬੀਰ ਗੁਰ ਭਲੀ ਬੁਝਾਈ ਕੀਤੀ ਹੋਏ ਕਹਿ ਖਾਏ ਚੀਟੀ ਵੀ ਆਇਆ ਹਨਾ ਹੁਣ ਮੈਂ ਤੇ ਬੇਨਤੀ ਕਰਾਂਗਾ ਇਹ ਕੀੜੀ ਸ਼ਬਦ ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਬੜੇ ਬਿੰਬ ਐਸੇ ਆ ਜਿਹੜੇ ਜਾਨਵਰਾਂ ਦੀਆਂ ਉਦਾਹਰਨਾਂ ਨੇ ਪਰ ਉਹ ਸਮਝਾਇਆ ਮਨੁੱਖ ਨੂੰ ਹੁਣ ਇੱਥੇ ਸ਼ਬਦ ਕੀੜੀ ਆ ਗਿਆ ਗੁਰੂ ਸਾਹਿਬ ਨੇ ਕੀੜੀ ਸ਼ਬਦ ਵਰਤਿਆ ਇੱਥੇ ਬ੍ਰਹਮ ਗਿਆਨੀ ਨਹੀਂ ਕਿਹਾ ਨਾਮ ਨਹੀਂ ਕਿਹਾ ਹਾਂ ਇਹਨਾਂ ਕਹੇ ਜੇ ਤਿਸ ਨਾ ਵਿਸਰੇ ਜਿਵੇਂ ਹਜ਼ੂਰ ਨੇ ਇਹ ਸ਼ਬਦ ਨਿਮਰਤਾ ਦਾ ਸੂਚਕ ਹੈ ਗੁਰਦੇਵ ਕਹਿ ਰਹੇ ਨੇ ਨਿਮਰਤਾ ਚ ਰਹਿਣ ਵਾਲਾ ਜਿਹਨੂੰ ਦਿਨ ਰਾਤ ਪ੍ਰਮਾਤਮਾ ਚੇਤੇ ਵਿੱਚ ਕੀੜੀ ਤੁਲ ਨਾ ਹੋਵਨੀ ਉਸ ਜਪਣ ਵਾਲੇ ਦਾ ਮੁਕਾਬਲਾ ਸੱਚੀ ਮੁੱਚੀ ਸ਼ੈਨਸ਼ਾ ਵੀ ਨਹੀਂ ਕਰ ਸਕਦੇ ਜਿਹੜਾ ਝੌਂਪੜੀ 'ਚ ਰਹਿਣ ਵਾਲਾ ਗੁਰੂ ਗੁਰੂ ਜਪੀ ਜਾਂਦਾ ਹੈ ਇਹਦੇ ਅਰਥਾਂ ਤੋਂ ਬਾਅਦ ਥੋੜਾ ਜਿਹਾ ਬਾਣੀ 'ਚੋਂ ਪਰਮਾਨ ਲੈਨੇ ਆ ਹੋਰ ਸੌਖਾ ਹੋ ਜਾਏਗਾ ਸਮਝਣਾ ਇੱਕ ਤਾਂ ਮੈਂ ਉਧਾਰ ਲਾਂਗਾ ਪੁਰਾਤਨ ਜਿਹੜੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਇੱਕ ਪਾਸੇ ਬਾਦਸ਼ਾਹ ਹੈ ਸ਼ਹਿਨशाह ਹੈ ਦੂਜੇ ਪਾਸੇ ਚੌਂਪੜੀ ਹੈ ਚੌਂਪੜੀ ਵਾਲੇ ਨੂੰ ਸਨਮਾਨ ਮਿਲ ਰਿਹਾ ਹੈ ਬਾਦਸ਼ਾਹ ਦੇ ਤੁਲ ਕੁਝ ਵੀ ਨਹੀਂ ਇੱਕ ਤਾਂ ਬਚਨ ਹੈ ਕਬੀਰ ਸਾਹਿਬ ਦੇ ਤਿੰਨ ਬਚਨ ਅਸੀਂ ਲੈ ਲਈਏ ਇੱਕ ਬਚਨ ਹੈ ਰਾਜਨ ਕੌਣ ਤੁਹਾਰੇ ਆਵੇ ਇਹ ਮੈਂ ਸਿਰ ਬੇਨਤੀ ਕਰਾਂ ਇਹ ਉਦਾਹਰਨ ਇਸ ਗੱਲ ਨੂੰ ਸਮਝਣ ਲਈ ਇੱਕ ਪਾਸੇ ਦਰਯੋਧਨ ਰਾਜਾ ਦੂਜੇ ਪਾਸੇ ਦਾਸੀ ਦਾ ਪੁੱਤਰ ਵਿਦਰ ਫਿਰ ਮੈਂ ਬੇਨਤੀ ਕਰਾਂ ਮੈਂ ਕੀੜੀ ਤੋਲਣਾ ਵੀ ਇੱਕ ਉਦਾਹਰਨ ਲਈ ਹੈ ਦਰਯੋਧਨ ਦੇ ਘਰ ਕ੍ਰਿਸ਼ਨ ਜੀ ਨਹੀਂ ਜਾਂਦੇ ਤੇ ਮੈਂ ਫਿਰ ਅਰਜ਼ ਕਰਾਂਗਾ ਨਾਮ ਅਦਬ ਸਹਿਤ ਲਈਏ ਪਲੀਜ਼ ਇਨਾ ਰੁੱਖੀ ਸ਼ਬਦਾਵਲੀ ਨਾ ਵਰਤੀਏ ਜੇ ਆਪਣੇ ਪਿਓ ਦਾ ਸਨਮਾਨ ਕਰਨਾ ਤੇ ਕਿਸੇ ਦੇ ਪਿਓ ਨੂੰ ਸਨਮਾਨ ਨਾਲ ਬੋਲਣ ਦੀ ਜਾਚ ਸਿੱਖੀਏ ਆਪਣੇ ਪਿਓ ਦੀ ਥਾਂ ਆਪਣੀ ਹੈ ਮੈਂ ਕਈ ਵਾਰੀ ਜਦੋਂ ਖੇਦ ਲੱਗਦਾ ਇਹ ਇਹ ਸ਼ਬਦ ਅਸੀਂ ਵਰਤਨੇ ਆ ਕਿ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਏ ਨੇ ਮਹਾਰਾਜ ਕਹਿੰਦੇ ਆ ਸ਼ਬਦ ਕਹੇ ਕਿ ਕ੍ਰਿਸ਼ਨ ਜੀ ਕਹਿ ਰਹੇ ਆ ਕਿ ਦਰਯੋਧਨ ਰਾਜਨ ਇਹਦਾ ਅਰਥ ਹੋ ਗਿਆ ਦਰਯੋਧਨ ਇਹਦਾ ਖੁਲਾਸਾ ਭਾਈ ਸਾਹਿਬ ਨੇ ਕੀਤਾ ਆਇਆ ਸੁਣਿਆ ਬਿਦਰ ਦੇ ਬੋਲੇ ਦਰਯੋਧਨ ਕੋਈ ਰੁੱਖਾ ਘਰ ਅਸਾਂ ਦੇ ਛੱਡ ਕੇ ਗੋਲੇ ਦੇ ਕਰ ਜਾਏ ਕੇ ਸੁਖਾ ਤੂੰ ਸਾਡਾ ਘਰ ਛੱਡ ਕੇ ਆ ਗੋਲੀ ਦੇ ਪੁੱਤਰ ਦੇ ਕਰ ਰਿਹਾ ਉਹਦੀ ਨਜ਼ਰ 'ਚ ਬਿਦਰ ਕੀੜੀ ਦੀ ਤਰ੍ਹਾਂ ਹੈ ਕੋਈ ਕੀਮਤ ਨਹੀਂ ਹੋਥੇ ਸ਼ਬਦ ਕਹੇ ਰਾਜਨ ਕੌਣ ਤੁਮਾਰਾ ਆਵੇ ਤੇਰੇ ਕਰ ਕੌਣ ਹੁੰਦਾ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੇਂ ਗਰੀਬ ਨਿਮਰਤਾ ਕੀੜੀ ਤੁਲ ਓਏ ਗਰੀਬ ਓਏ ਭਾਵੇਂ ਹਸਤੀ ਦੇਖ ਭਰਮ ਤੇ ਭੁੱਲਿਆ ਤੈਨੂੰ ਆਪਣਾ ਐਸ਼ਵਰਜ ਪਦਾਰਥ ਹਾਤੀ ਦੇਖ ਕੇ ਤੂੰ ਭੁੱਲ ਗਿਆ ਰੱਬ ਨੂੰ ਹਸਤੀ ਦੇਖ ਭਰਮ ਤੇ ਭੁੱਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਤੇਰੇ ਘਰ ਚ ਦੁੱਧ ਸੀ ਉਹਦੇ ਘਰ ਪਾਣੀ ਹੈ ਪਰ ਤੇਰੇ ਦੁੱਧ ਨਾਲੋਂ ਪਾਣੀ ਚੰਗਾ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਤੇਰੇ ਘਰ ਦੁੱਧ ਦੀ ਖੀਰ ਉੱਥੇ ਸਰੋਂ ਦਾ ਸਾਗ ਸੀ ਬਾਥੂ ਵਿੱਚ ਪਾਇਆ ਹੋਣਾ ਫਿਰ ਬੇਨਤੀ ਕਰਾ ਖੀਰ ਸਮਾਨ ਸਾਗ ਮੈਂ ਪਾਇਆ ਤੇਰੇ ਘਰ ਆਉਂਦਾ ਸਾਰੀ ਰਾਤ ਤੂੰ ਆਪਣੇ ਖੌਮੇ ਦੇ ਗੀਤ ਗਾਉਣੇ ਸਨ ਪਰ ਬਿਦਰ ਦੇ ਘਰ ਸਾਰੀ ਰਾਤ ਪਰਮਾਤਮਾ ਦੇ ਗੁਣ ਗਾਏ ਕਿਉਂਕਿ ਉਹਦੇ ਮਨ 'ਚ ਰੱਬ ਨਹੀਂ ਨਾ ਵਿਸਰਿਆ ਹਜ਼ੂਰ ਕਹਿ ਰਿਹਾ ਕਿ ਫਿਰ ਬੇਨਤੀ ਕਿ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਖਾਨੀ ਕਬੀਰ ਕੋ ਠਾਕੁਰ ਆਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਕੀੜੀ ਤੋਲਣਾ ਹੋਵਣੀ ਫਿਰ ਬੇਨਤੀ ਇੱਕ ਬਚਨ ਉਹਨਾਂ ਦਾ ਹੈ ਦੋ ਸ਼ਲੋਕ ਨੇ ਕਿਉਂਕਿ ਇੱਥੇ ਮੈਂ ਤਾਂ ਜ਼ੋਰ ਜ਼ਿਆਦਾ ਜ਼ੋਰ ਦੇ ਕੇ ਅਰਥ ਕਰ ਰਿਹਾ ਕਿ ਇੱਥੇ ਭੁਲੇਖਾ ਨਾ ਪੈ ਜਾਏ ਪਵੇਂ ਸਮੁੰਦ ਨਾ ਜਾਣੀਏ ਸਮੁੰਦ ਸ਼ਾਹ ਸੁਲਤਾਨ ਪਰ ਕਰਨ ਵੱਖਰੇ ਵੱਖਰੇ ਗੁਰੂ ਜੀ ਦਾ ਇੱਕ ਸ਼ਲੋਕ ਹੈ ਕਬੀਰ ਹੈ ਗਏ ਬਾਹਨ ਸਗਨ ਕਨ ਹੈ ਦਾ ਅਰਥ ਇੱਕ ਹੈ ਦਰ ਤੇ ਖੋਣਾ ਹੈ ਹੈ ਕਰਕੇ ਓਏ ਕਰੇਨ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਹੈ ਤੂੰ ਹੈ ਇਹ ਬਚਨ ਹੁੰਦਾ ਪਰ ਇੱਥੇ ਹੈ ਦਾ ਅਰਥ ਹੈ ਘੋੜੇ ਹਿੰਸਤ ਹੈ ਖੈ ਰਾਜ ਖਜ਼ਾਰੇ ਸਵਈਆਂ ਚ ਹੈ ਦਾ ਅਰਥ ਘੋੜੇ ਹਾਥੀ ਰਥ ਹੈ ਗਏ ਬਾਨ ਸਗਨ ਘਨ ਛਤਰਪਤੀ ਕੀ ਨਾਰ ਫਿਰ ਬੇਨਤੀ ਹੈ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲਤਨ ਕੀੜੀ ਤੋਲਣਾ ਖੋਵਣੀ ਰਾਜਾ ਹੈ ਛਤਰਪਤੀ ਰਾਜੇ ਦੀ ਔਰਤ ਹੈ ਇਸਤਰੀ ਉਹਦੇ ਉਹਦੀ ਸਵਾਰੀ ਲਈ ਘੋੜੇ ਨੇ ਖਾਤੀ ਨੇ ਰਥ ਨੇ ਪਾਲਕੀਆਂ ਨੇ ਊਂਟਣੀਆਂ ਨੇ ਸਾਂਢਣੀਆਂ ਨੇ ਸਭ ਕੁਝ ਹੈ ਪਰ ਉਸੇ ਸ਼ਹਿਰ 'ਚ ਉਸੇ ਪਿੰਡ 'ਚ ਇੱਕ ਬੀਬੀ ਰਹਿ ਰਹੀ ਫਿਰ ਬੇਨਤੀ ਕਬੀਰ ਖੈ ਗਏ ਬਾਨ ਸਗਨ ਬਾਗਨ ਛਤਰਪਤੀ ਕਿਨਾਰ ਤਾਸ ਪਟੰਤਰ ਨਾ ਪੁਜੈ ਤਾਸ ਪਟੰਤਰ ਕੀੜੀ ਤੋਲਣਾ ਹੋਵਣੀ ਤਾਸ ਪਟੰਤਰ ਨਾ ਪੁਜੈ ਖਰਜਨ ਕੀ ਪਨਹਾਰ ਇਹਦੇ ਅਰਥ ਪਨਹਾਰ ਦਰ ਤੇ ਪਾਣੀ ਢੋਣ ਵਾਲੀ ਇੱਕ ਪਾਸੇ ਬਾਦਸ਼ਾਹ ਦੀ ਔਰਤ ਜਿਹਦੇ ਕੱਪੜਿਆਂ ਦਾ ਟੋਟਾ ਨਹੀਂ ਗਹਿਣਿਆਂ ਦਾ ਟੋਟਾ ਨਹੀਂ ਨੌਕਰਾਂ ਦਾ ਟੋਟਾ ਨਹੀਂ ਅਸਵਾਰੀਆਂ ਦਾ ਟੋਟਾ ਨਹੀਂ ਇੱਕ ਪਾਸੇ ਉਹ ਨਿਮਰਤਾ 'ਚ ਰਹਿਣ ਵਾਲੀ ਬੀਬੀ ਉਦਾਹਰਨ ਲਈਏ ਜੀ ਨਿਮਰਤਾ 'ਚ ਰਹਿਣ ਵਾਲੀ ਬੀਬੀ ਜਿਹੜੀ ਸਾਰਾ ਦਿਨ ਖੂਹ ਤੋਂ ਗਾਗਰਾਂ ਭਰ ਭਰ ਕੇ ਸੰਗਤ 'ਚ ਪਾਣੀ ਢੋਈ ਜਾਂਦੀ ਹੈ ਹਰ ਜਨ ਕੀ ਪਨਹਾਰ ਪਾਣੀ ਭਰਨ ਵਾਲੀ ਮਹਾਰਾਜ ਕਹਿੰਦੇ ਨੇ ਉਹ ਪਾਣੀ ਭਰਨ ਵਾਲੀ ਬੀਬੀ ਦਾ ਮੁਕਾਬਲਾ ਛਤਰਪਤੀ ਰਾਜੇ ਦੀ ਔਰਤ ਨਹੀਂ ਕਰ ਸਕਦੀ ਪਰ ਅਗਲਾ ਸਵਾਲ ਆਪ ਹੀ ਕੀਤਾ ਜੀ ਕਿਉਂ ਨਹੀਂ ਕਰ ਸਕਦੀ ਇਤੋਂ ਤੱਕ ਤਾਂ ਇਹ ਵੇ ਹੈ ਗਏ ਬਾਹਨ ਸਗਨ ਕਰ ਛਤਰਪਤੀ ਕਿਨਾਰ ਤਾਂਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਖਾਰ ਅੱਗੇ ਬਾਬਾ ਜੀ ਆਪ ਹੀ ਕਹਿੰਦੇ ਆ ਕਬੀਰ ਨਿਰਪ ਨਾਰੀ ਕਿਉਂ ਨਿੰਦੀਐ ਰਾਜੇ ਦੀ ਨਾਰੀ ਦਾ ਤਿਰਸਕਾਰ ਕਿਉਂ ਕੀਤਾ ਹਰ ਚੇਰੀ ਕਿਉਂ ਮਾਨ ਹਰੀ ਕੀ ਚੇਲੀ ਨੂੰ ਸਨਮਾਨ ਕਿਉਂ ਕਹਿਣ ਲੱਗੇ ਫਰਕ ਇਹ ਉਹਦੇ ਕੋਲ ਰੁਪਈਆ ਹੈ ਪਰ ਦਿਨ ਰਾਤ ਵਾਸ਼ਨਾ ਦਾ ਚਿੰਤਨ ਕਰਦੀ ਏ ਇਹਦੇ ਕੱਪੜੇ ਵੀ ਮੈਲੇ ਤੇ ਪੁਰਾਣੇ ਨੇ ਇਹ ਦਿਨ ਰਾਤ ਰੱਬ ਦਾ ਸਿਮਰਨ ਕਰਦੀ ਹੈ ਕਿਹੜੀ ਤੋਲਣਾ ਖੋਬਣੀ ਕਬੀਰ ਨਿਰਪ ਨਾਰੀ ਕਿਉਂ ਨਿੰਦੀਐ ਹਰ ਚੇਰੀ ਕਿਉਂ ਮਾਨ ਉਹ ਮੰਗ ਸਵਾਰੈ ਵਿਖੇ ਕੋ ਉਹ ਸਿਮਰੈ ਖਰਨਾਮ ਉਹ ਸਿਮਰੈ ਖਰਨਾਮ ਜੇ ਤਿਸ ਮਨੋ ਨਾ ਵਿਸਰੈ ਚਲੋ ਚਲੋ ਇਹ ਪੁਰਾਤਨ ਉਦਾਹਰਨਾਂ ਸੀ ਲਈਆਂ ਗੁਰੂ ਨਾਨਕ ਸਾਹਿਬ ਦੀ ਉਦਾਹਰਨ ਕਿੱਡੀ ਵੱਡੀ ਹਜ਼ੂਰ ਜਾਂਦੇ ਆ ਕਿ ਮਲਕ ਭਾਗੋ ਨੇ ਕਿਹਾ ਨਹੀਂ ਮੇਰੇ ਘਰ ਆਓ ਤੁਸੀਂ ਦੱਸੋ ਬ੍ਰਹਮ ਪੋਜ ਸਾਰੀਆਂ ਤਰ੍ਹਾਂ ਦੇ ਵੱਖ-ਵੱਖ ਜਿੰਨੀਆਂ ਸੰਪਰਦਾਵਾਂ ਦੇ ਸਾਧੂ ਉਸ ਵੇਲੇ ਸਾਨੂੰ ਬੈਠੇ ਆ ਉਹਦੇ ਘਰ 'ਚ ਖਾਣੇ ਦੀ ਕਮੀ ਕੋਈ ਨਹੀਂ ਪਰ ਨਿਮਰਤਾ ਵਿੱਚ ਰਹਿਣ ਵਾਲਾ ਨਿਯਤ ਰਾਸ ਕਰਨ ਵਾਲਾ ਭਾਈ ਲਾਲੋ ਨਿਯਤ ਰਾਸ ਵਾਲਾ ਭਾਈ ਲਾਲੋ ਤੇ ਸੱਚੇ ਵੇ ਨੀਅਤ ਸਾਫ਼ ਹੋਵੇ ਤੇ ਰੱਬ ਬੂਵੇ ਖੜਕਾ ਕੇ ਵੀ ਆ ਜਾਂਦਾ ਹੈ ਨੀਅਤ ਖੋਟੀ ਹੋਵੇ ਗੁਰਦੁਆਰੇ ਦੇ ਬੂਵੇ ਅੱਗੇ ਬੈਠੇ ਰੋ ਕਈ ਦੀ ਗੱਲ ਨਹੀਂ ਬਣਦੀ ਉਹ ਬਾਬਾ ਜੀ ਆਪ ਗਏ ਉਹਦੇ ਘਰ ਉਹ ਨਿਮਰਤਾ ਵਾਲਾ ਕੀੜੀ ਹੈ ਦੋ ਸਿਰ ਬਚਨ ਹੋਰ ਲੈ ਲਈ ਜੈਤ ਸ੍ਰੀ ਕੀ ਵਾਰ ਚੋਂ ਸੌਖੇ ਹੋ ਜਾਣਗੇ ਕਿ ਸਮੁੰਦ ਸ਼ਾਹ ਸੁਲਤਾਨ ਗੁਰੂ ਸਾਹਿਬ ਅੱਜ ਕਹਿ ਰਿਹਾ ਕਿ ਸੱਚ ਇਹ ਵੇ ਕਿ ਨਿਮਰਤਾ ਵਿੱਚ ਰਹਿਣ ਵਾਲਾ ਜਿੰਨੂੰ ਪਰਮਾਤਮਾ ਨਹੀਂ ਭੁੱਲਦਾ ਸਾਰੀ ਦੁਨੀਆ ਦਾ ਸ਼ਹਿਨशाह ਉਹਦੇ ਸਾਹਮਣੇ ਆ ਜਾ ਉਹਦੀ ਕੋਈ ਕੀਮਤ ਨਹੀਂ ਰੱਬ ਦੇ ਘਰ ਵਿੱਚ ਉਸ ਕੀੜੀ ਦੀ ਕੀਮਤ ਪੈਣੀ ਹੈ ਇੱਕ ਸ਼ਲੋਕ ਹੈ ਸਮੁੰਦ ਸ਼ਾਹ ਸੁਲਤਾਨ ਲਈ ਉਹ ਹੈ ਦੋ ਦੋ ਹੀ ਪੌੜੀਆਂ ਨੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਸਭ ਕੁਝ ਹੈ ਪਲੰਗ ਬਹੁਤ ਟੌਪ ਦੇ ਘਰ ਬੜਾ ਸੋਹਣਾ ਤੇ ਸੇਜ ਬੜੀ ਸੋਹਣੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਹਰ ਚੀਜ਼ ਉਹਨਾਂ ਦੀ ਕਿਚਨ 'ਚ ਕੋਈ ਚੀਜ਼ ਐਸੀ ਨਹੀਂ ਬੇਮੌਸਮੀ ਸਬਜ਼ੀਆਂ ਬੇਮੌਸਮੀ ਫਲ ਕਿਹੜੀ ਵਸਤੂ ਹੈ ਜਿਹੜੀ ਉਹਦੇ ਘਰ 'ਚ ਨਹੀਂ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਸੋਨੇ ਦੇ ਘਰ ਵੈਗਰੂ ਆਪਣੇ ਬਰਤਨ ਚੰਦਨ ਲੱਗਾ ਇਹ ਲੱਕੜਾਂ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਹਰ ਸੁਖ ਉਹਦੇ ਕੋਲੇ ਇੰਦਰੀਆਂ ਦਾ ਕਿਛ ਨਾਏ ਵਸੂਰੇ ਨੂੰ ਕੋਈ ਚਿੰਤਾ ਨਹੀਂ ਤੇ ਵਸੂਰੇ ਦਰਸ ਅਰਥ ਆਤਮਿਕ ਨਹੀਂ ਉਹਨੂੰ ਕੋਈ ਚਿੰਤਾ ਨਹੀਂ ਮੇਰੀ ਰੋਟੀ ਦੀ ਮੇਰੇ ਰਹਿਣ ਦੀ ਕਿਛ ਨਾਏ ਵਸੂਰੇ ਪਰ ਗੁਰੂ ਜੀ ਕਹਿੰਦੇ ਅਸਲ ਚ ਨਾ ਉਹ ਹੈ ਅਮੀਰ ਬੜਾ ਰੱਬ ਭੁੱਲ ਗਿਆ ਮਹਾਰਾਜ ਉਹ ਸ਼ੈਨਸ਼ਾ ਕਹਿੰਦੇ ਲੋਕੋ ਨੂੰ ਗੁਰੂ ਸਾਹਿਬ ਕਹਿੰਦੇ ਨਹੀਂ ਗੰਦਗੀ ਦਾ ਕੀੜਾ ਹੈ ਮੈਂ ਫਿਰ ਬੇਨਤੀ ਕਰਾਂ ਕਿਛ ਨਾਇ ਵਸੂਰੇ ਸੋ ਪ੍ਰਭ ਚੇਤਨਾ ਆਵੀ ਬਿਸਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ ਹੁਣ ਇਸ ਸਮੁੰਦ ਸ਼ਾਹ ਦੇ ਮੁਕਾਬਲੇ ਇੱਕ ਉਹ ਵੇ ਜਿਹਦੇ ਕੋਲ ਕਪੜਾ ਵੀ ਕੋਈ ਨਹੀਂ ਉੰਜ ਵੈਸੇ ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਸਨ ਇਹ ਭਾਈ ਕੋਈ ਮੈਨੂੰ ਸੰਬੋਧਨ ਕਰਕੇ ਇੱਕ ਜਿਹੜਾ ਸ਼ਬਦ ਹੈ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕੀਤੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ ਇਸ ਤੋਂ ਅਗਲੇ ਨਾਲ ਦੀ ਪੌੜੀ ਹੈ ਇੱਕ ਪਾਸੇ ਮੈਂ ਬੇਨਤੀ ਕੀਤੀ ਇੰਨਾ ਸੁਖ ਬਾਬਾ ਜੀ ਕਹਿੰਦੇ ਨੇ ਬਸਤਾ ਟੁੱਟੀ ਝੁੰਪੜੀ ਕੀੜੀ ਤੋਲਣਾ ਹੋਵ ਨਹੀਂ ਝੌਂਪੜੀ 'ਚ ਰਹਿੰਦਾ ਹੈ ਚੀਰ ਸਭ ਛਿੰਨਾ ਕੱਪੜੇ ਵੀ ਪਾਟੇ ਲੀਰਾ ਗੰਡੀਆਂ ਨੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤਨਾ ਆਦਰੋ ਕੋਈ ਇੱਜ਼ਤ ਨਹੀਂ ਪਰਿਵਾਰ 'ਚ ਮੈਂ ਫਿਰ ਬੇਨਤੀ ਕਰਾਂ ਬੰਦਗੀ ਕਰਨ ਵਾਲਾ ਇੱਥੇ ਉੱਥੇ ਸੱਚਮੁੱਚ ਇੱਜ਼ਤ ਹੈ ਕਈ ਵਾਰੀ ਈਰਖਾਲੂ ਸ਼ਰੀਕਾ ਬਰਾਦਰੀ ਨਹੀਂ ਇੱਜ਼ਤ ਜਾਣਦਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ ਮਿੱਤਰ ਨਾ ਇਠ ਇਠ ਦਾ ਅਰਥ ਪਿਆਰਾ ਕੋਈ ਮਿੱਤਰ ਨਹੀਂ ਕੋਈ ਪਿਆਰ ਕਰਨ ਵਾਲਾ ਨਹੀਂ ਮਿੱਤਰ ਨਾ ਇਠ ਤਨ ਰੂਪ ਹੀਨ ਨਾ ਚੰਗਾ ਸੋਹਣਾ ਨਾ ਕੋਈ ਧਨ ਕਿਛ ਸਾਖ ਨਾ ਸਿੰਨਾ ਕੋਈ ਸੱਜਣ ਸਾਖ ਵੀ ਨਹੀਂ ਗੁਰੂ ਜੀ ਕਹਿੰਦੇ ਆ ਲੋਕ ਸਮਝਦੇ ਆ ਗਰੀਬ ਹਾਂ ਧਨ ਦੇ ਪੱਖੋਂ ਬਾਹਰ ਮੁਖੀ ਗਰੀਬ ਹੈ ਅੰਦਰੋਂ ਨਿਮਰਤਾ ਕਰਕੇ ਗਰੀਬ ਹੈ ਪਰ ਆਤਮਿਕ ਖਜ਼ਾਨਾ ਜਿਹੜਾ ਦੇ ਦਿੱਤਾ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਤੁਲਨਾ ਤੋਲਣਾ ਨਹੀਂ ਮਹਾਰਾਜ ਦੇ ਫਿਰ ਬੇਨਤੀ ਮਿੱਤਰ ਨਾ ਇਠ ਤਨ ਰਾਪ ਰੂਪਹੀਨ ਕਿਛ ਸਾਖ ਨਾ ਸਿੰਨਾ ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਤੁਲਨਾ ਤੋਲਣਾ ਨਹੀਂ ਉਹ ਇਹਨਾਂ ਦਾ ਇਹਦਾ ਤੋਂ ਵੱਡਾ ਰਾਜਾ ਹੈ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ ਜੇ ਤਿਸ ਮਨੂ ਨਾ ਵਿਸਰੇ ਕਰ ਨਾਮ ਮਨ ਪਿੰਨਾ ਮਹਾਰਾਜ ਕਹਿੰਦੇ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸੰਨਾ ਉਹਦੇ ਚਰਨਾਂ ਦੀ ਧੂੜ ਮੱਥੇ ਤੇ ਲਾਈਏ ਤੇ ਬੰਦੇ ਦੇ ਮਾੜੇ ਲੇ ਕੱਟੇ ਜਾਂਦੇ ਇਸ ਪੌੜੀ ਵਿੱਚ ਸਿਰ ਮੈਂ ਇੰਨੀ ਕੁ ਬੇਨਤੀ ਕੀਤੀ ਹੈ ਕਿ ਇਸ ਨੂੰ ਸਮਝਣ ਲਈ ਫਿਰ ਦੁਬਾਰਾ ਕਿਉਂਕਿ ਆਪਣਾ ਮਕਸਦ ਸਿਰਫ ਅਰਥਾਂ ਨੂੰ ਜਬਾਚਣਾ ਹੈ ਇਸ ਕਰਕੇ ਕਿਆ ਸਾ ਲਾਹੀ ਸਾ ਲਾਹੇ ਫਿਰ ਅਰਥ ਸੁਣਿਓ ਸਲਾਉਣ ਜੋਗ ਪਰਮਾਤਮਾ ਦੀ ਸਾ ਲਾਹੀ ਦਾ ਅਰਥ ਸਲਾਉਣ ਜੋਗ ਸਲਾਉਣ ਜੋਗ ਪਰਮੇਸ਼ਵਰ ਦੀ ਸਿਫਤ ਸਲਾਹ ਕਰਕੇ ਸਲਾਇਤਾ ਕਰਕੇ ਸਾ ਲਾਹੇ ਇਤੀ ਸੁਰਤ ਨਾ ਪਾਈਆ ਇੰਨੀ ਸੋਝੀ ਨਹੀਂ ਪਵੇਗੀ ਮਹਾਰਾਜ ਕਹਿੰਦੇ ਨੇ ਇਹ ਥਾ ਨਹੀਂ ਪਾ ਸਕੇਗਾ ਜਿਵੇਂ ਜਿਵੇਂ ਮੈਂ ਆਪਣੇ ਕੋਲ ਸ਼ਬਦ ਲਾਇਆ ਨਦੀਆਂ ਅਤੈ ਵਾਹ ਜਿਵੇਂ ਬਰਸਾਤੀ ਨਦੀਆਂ ਜਾਂ ਦਰਿਆਵਾਂ ਦਾ ਪਾਣੀ ਨਾਲਿਆਂ ਦਾ ਪਾਣੀ ਪਵਹਿ ਸਮੁੰਦ ਸਮੁੰਦਰ ਵਿੱਚ ਪੈ ਜਾਂਦਾ ਹੈ ਨਾ ਜਾਣੀਏ ਅਪੇਦ ਹੋ ਗਿਆ ਮਿਲ ਗਿਆ ਪਰ ਸਮੁੰਦਰ ਦਾ ਅੰਤ ਨਹੀਂ ਜਾਣ ਸਕਿਆ ਅੱਗੇ ਪ੍ਰਕਰਨ ਬਦਲ ਦਿੱਤਾ ਜਿਹੜਾ ਸਲਾਉਂਦਾ ਉਹ ਕੀ ਹੈ ਮਹਾਰਾਜ ਕਹਿੰਦੇ ਸਮੁੰਦ ਸ਼ਾਹ ਸੁਲਤਾਨ ਸਮੁੰਦਰਾਂ ਵਰਗੇ ਖਜ਼ਾਨਿਆਂ ਦੇ ਮਾਲਕ ਸੁਲਤਾਨ ਵੱਡੇ ਵੱਡੇ ਗਿਰਹਾ ਪਹਾੜਾਂ ਸੇਤੀ ਮਾਲ ਤਨ ਪਹਾੜਾਂ ਜਿੱਡਾ ਉਹਨਾਂ ਕੋਲ ਧਨ ਪਦਾਰਥ ਦੇ ਖਜ਼ਾਨੇ ਕੋਣ ਪਰ ਕੀੜੀ ਤੋਲਣਾ ਹੋਬ ਨਹੀਂ ਇਹ ਸ਼ੈਨਸ਼ਾ ਇਹ ਅਮੀਰ ਲੋਕ ਇਹ ਹੁਕਮਰਾਨ ਲੋਕ ਉਸ ਕੀੜੀ ਦੇ ਤੁਲ ਬਰਾਬਰ ਨਹੀਂ ਪਰ ਕਿਹੜੀ ਕੀੜੀ ਜੇ ਤਿਸ ਮਨੋ ਨਾ ਵਿਸਰੇ ਜਿਸ ਨਿਮਰਤਾ ਵਿੱਚ ਰਹਿਣ ਵਾਲੇ ਦੇ ਹਿਰਦੇ ਵਿੱਚੋਂ ਕਦੀ ਰੱਬ ਨਹੀਂ ਵਿਸਰਦਾ ਫਿਰ ਬੇਨਤੀ ਕਰਾਂ ਬਾਬਾ ਜੀ ਵੈਸੇ ਪਹਿਲਾਂ ਪੰਜਵੀਂ ਤੇ ਛੇਵੀਂ ਪੌੜੀ 'ਚ ਕਹਿ ਚੁੱਕੇ ਆ ਇਹ ਇਹ ਉਹੀ ਅਰਥ ਹੋ ਰਹੇ ਨੇ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਤਿਸ ਮਨੋ ਨਾ ਵਿਸਰੇ ਉਹ ਭੁੱਲੇ ਨਾ ਹੁਣ ਸਤਿਗੁਰੂ ਕਿ ਜਿਹੜਾ ਅਭੇਦ ਹੈ ਫਿਰ ਉਹ ਨਹੀਂ ਕੋਈ ਦੱਸ ਸਕਦਾ ਉਹਦੀ ਬੰਦਾ ਬਾਰੇ ਅੱਗੇ ਫਿਰ ਸਤਿਗੁਰੂ ਨੇ ਪੌੜੀ 'ਚ ਬਖਸ਼ਿਸ਼ ਕੀਤੀ ਅੰਤ ਨਾ ਸਿਫਤੀ ਕਹਿਣ ਨਾਨੇ ਨਾਲੇ ਗੁਰਮਖੋ ਨੰਨੇ ਨਾਲ ਨਹੀਂ ਪੜਨਾ ਕਹਿਣ ਨਹੀਂ ਪੜਨਾ ਅੰਤ ਨਾ ਸਿਫਤੀ ਉਹ ਸਿਫਤਾਂ ਵਾਲਾ ਪਰਮਾਤਮਾ ਇਹਦੇ ਅਰਥ ਦੋ ਤਰ੍ਹਾਂ ਕੀਤੇ ਇੱਕ ਉਹਦੀਆਂ ਸਿਫਤਾਂ ਇੱਕ ਸਿਫਤੀ ਵਾਲਾ ਜਿਵੇਂ ਸਾਲਾਹੀ ਸਾਲਾਹੇ ਅੰਤ ਨਾ ਸਿਫਤੀ ਜੇ ਸਲੋਤਾ ਕੋਈ ਕਰ ਰਿਹਾ ਪਰ ਸਲੋਤਾ ਨਾਲ ਅੰਤ ਨਹੀਂ ਪਾਉਣਾ ਉਹਦੀਆਂ ਸਿਫਤਾਂ ਕਰ ਕਰਕੇ ਅੰਤ ਨਹੀਂ ਇਤੋਂ ਤੱਕ ਕਿ ਸਿਫਤਾਂ ਦਾ ਵੀ ਅੰਤ ਕੋਈ ਨਹੀਂ ਉਹਦੀ ਸਿਫਤ ਦਾ ਕੋਈ ਅੰਤ ਨਹੀਂ ਫਿਰ ਬੇਨਤੀ ਅੰਤ ਨਾ ਸਿਫਤੀ ਕਹਿਣ ਨਾ ਅੰਤ ਉਹਨੂੰ ਕਥਨ ਕਰ ਕਰਕੇ ਵੀ ਅੰਤ ਨਹੀਂ ਪਾਇਆ ਜਾ ਸਕਦਾ ਸਿਫਤਾਂ ਕਰਕੇ ਮੈਂ ਇਉਂ ਸਮਝਾਂ ਬੇਨਤੀ ਕਰਾਂ ਸਿਫਤੀ ਇਕੱਲਿਆਂ ਨਿੱਜੀ ਨਾਮ ਜਪ ਜਪ ਕੇ ਸਿਫਤਾਂ ਕਰਕੇ ਵੀ ਅੰਤ ਨਹੀਂ ਤੇ ਸਿਫਤਾਂ ਕਰ ਕਰਕੇ ਜੇ ਕੋਈ ਕਹਿਣ ਦਾ ਯਤਨ ਕਰੇ ਕਹਿਣ ਨਾਲ ਵੀ ਅੰਤ ਨਹੀਂ ਇਹਨੂੰ ਬਾਬਾ ਜੀ ਪਿੱਛੇ ਕਹਿ ਚੁੱਕੇ ਆ ਕਿ ਕਥਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਪਿੱਛੇ ਤਾਂ ਹੀ ਮੈਂ ਵਾਰ-ਵਾਰ ਉਹ ਬੇਨਤੀਆਂ ਕਰ ਰਿਹਾ ਵੀ ਬਚਨ ਉਹੀ ਚੱਲ ਰਿਹਾ ਕਹਿਣ ਨਾ ਅੰਤ ਹਜ਼ੂਰ ਕਹਿੰਦੇ ਨੇ ਅੰਤ ਨਾ ਕਰਨਾ ਤੰਤ ਨਾ ਕਰਨੇ ਕਰਨੇ ਦਰ ਤੇ ਕਰਨ ਵਾਲਾ ਜੋ ਕੋਈ ਤੂੰ ਕਰ ਦੇਣਾ ਤੇਰੇ ਕਰਨੇ ਤੇਰੇ ਕੰਮ ਸੌਖਾ ਅਰਥ ਤੇਰੇ ਕੀਤੇ ਕੰਮਾਂ ਦਾ ਵੀ ਅੰਤ ਕੋਈ ਨਹੀਂ ਪਾ ਸਕਦਾ ਸੱਚੇ ਵੀ ਤੇਰੇ ਕੰਮਾਂ ਦਾ ਵੀ ਅੰਤ ਕੋਈ ਨਹੀਂ ਤੇਰੇ ਕੀਤੇ ਕੰਮ ਤੂੰ ਤੇ ਹੀ ਗੋਚਰੇ ਤੇਰੇ ਕੀਤੇ ਤੇਰੀ ਤੂੰ ਜਾਣਨਾ ਕੋਈ ਨਹੀਂ ਜਾਣਦਾ ਅੰਤ ਨਾ ਕਰਨਾ ਦੇਣ ਨਾਣੇ ਨਾਲ ਜੀ ਇੱਥੇ ਮਹਾਰਾਜ ਨੇ ਬੜਾ ਨਾਣਾ ਵਰਤਿਆ ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਉਦੋਂ ਦੇ ਆ ਰਹੇ ਆ ਅੰਤ ਨਾ ਕਰਨਾ ਦੇਣ ਨਾ ਅੰਤ ਕਰਨੈ ਦੇਣ ਨਾ ਅੰਤ ਤੇਰੀਆਂ ਦਾਤਾਂ ਦੇਣ ਦਾ ਵੀ ਅੰਤ ਕੋਈ ਨਹੀਂ ਜੋ ਤੇਰੇ ਕੰਮ ਨੇ ਉਹਨਾਂ ਦਾ ਵੀ ਅੰਤ ਕੋਈ ਨਹੀਂ ਤੇ ਜੋ ਦੇ ਰਿਹਾ ਉਹਦਾ ਵੀ ਅੰਤ ਕੋਈ ਨਹੀਂ ਇਹ ਅਸੀਂ ਪੜ ਕੇ ਆਏ ਸਾਂ ਦਿੰਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਕਹ ਤੇਰੀਆਂ ਦਾਤਾਂ ਦਾ ਕਿੱਥੇ ਅੰਤ ਹੈ ਅੰਤ ਨਾ ਸ਼ਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਵੇਖਣ ਫਿਰ ਬੇਨਤੀ ਵੇਖਣ ਨਹੀਂ ਹੈਗਾ ਨਾਣੇ ਨਾਲ ਹੈ ਮਹਾਰਾਜ ਕਹਿੰਦੇ ਨੇ ਤੇਰੇ ਵੇਖਣ ਦਾ ਵੀ ਅੰਤ ਕੋਈ ਨਹੀਂ ਉੰਜ ਮੈਂ ਬੇਨਤੀ ਕਰਾਂ ਇੱਥੇ ਗੁਰਮੁਖ ਟੀਕਾਕਾਰ ਇਸ ਕਰਕੇ ਕਿਹਾ ਵੀ ਵੇਖਣ ਦਾ ਇੱਕ ਅਰਥ ਕੀਤਾ ਜਾਂਦਾ ਹੈ ਮੈਂ ਦੁਬਦਾ ਨਹੀਂ ਪਾ ਰਿਹਾ ਵੀ ਦੋ ਦੋ ਅਰਥ ਕਿਉਂਕਿ ਸੱਚ ਇਹ ਵੇ ਕਿ ਜਪਜੀ ਸਾਹਿਬ ਦੇ ਮੁਕੰਮਲ ਅਰਥ ਕੋਈ ਜਾਣਦਾ ਹੀ ਨਹੀਂ ਪਲੀਜ਼ ਫਿਰ ਬੇਨਤੀ ਹੈ ਇੱਕ ਹੈ ਵੇਖਣਾ ਵੀ ਜੋ ਤੇਰੀ ਰਚਨਾ ਕੀਤੀ ਏ ਜੇ ਬੰਦਾ ਵੇਖ ਕੇ ਅੰਤ ਪਾਏ ਤਾਂ ਨਹੀਂ ਪਾ ਸਕਦਾ ਦੂਜੀ ਗੱਲ ਸੁਣਨ ਦੋ ਵਾਰੀ ਨਾ ਆਖੇ ਅੰਤ ਨਾ ਵੇਖਣ ਸੁਣਨ ਨਾ ਅੰਤ ਨਾ ਤੇਰੇ ਸ਼ਬਦਾਂ ਦੇ ਸੁਣ ਦਾ ਅੰਤ ਹੈ ਨਾ ਤੇਰੇ ਵੇਖਣ ਦਾ ਅੰਤ ਹੈ ਤੇ ਸੱਚ ਇਹ ਵੇ ਕਿ ਪਰਮੇਸ਼ਵਰ ਵੀ ਤੇ ਸੁਣਦਾ ਤੇ ਵੇਖਦਾ ਹੈ ਇੱਕ ਬਚਨ ਹੁੰਦਾ ਇਹ ਮਨ ਮਤ ਜਾਣੈ ਹਰ ਦੂਰ ਕੈ ਸਦਾ ਵੇਖ ਹਜ਼ੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ ਤੇਰੇ ਵੇਖਣ ਸੁਣਦਾ ਵੀ ਅੰਤ ਕੋਈ ਨਹੀਂ ਸੱਚੇ ਵੇ ਸੁਣਦਾ ਵੀ ਏ ਸਹਿਸ ਤਵ ਨੈਨ ਨਨ ਨੈਨ ਕੈ ਤੋਏ ਕੋ ਸਹਿਸ ਮੂਰਤ ਨੰਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੁਖੀ ਤੇਰੇ ਸਰੋਤ ਦਾ ਤੇਰੇ ਸ਼ਬਦ ਦਾ ਅੰਤ ਕੋਈ ਨਹੀਂ ਅੰਤ ਨਾ ਸਿਫਤੀ ਕਹਿਣ ਨਾ ਅੰਤ अंत ना करना देन ना अंत अंत ना वेखण वेखण सुन ना अंत अंत ना जापै ये जिन्ने नन्ने आए ने गुरमुखो कन्ने तो रैत ने कन्ना नहीं नाल मुक्ते ने ना नहीं महाराज फिर बेनती करांगा कि ये सारे नन्ने चेती रखी भी एक नाना वर्त्य एक नन्ना वर्त्य हजूर करने परमात्मा अंत ना जापै ਕਿਆ ਮਨ ਮੰਤ ਅੰਤ ਨਾ ਜਾਪੈ ਇਸ ਗੱਲ ਦਾ ਵੀ ਅੰਤ ਜਾਪਦਾ ਨਹੀਂ ਪਤਾ ਨਹੀਂ ਲੱਗਦਾ ਕਿਆ ਕਿਆ ਦਰ ਤੇ ਕੀ ਮਨ ਦੇ ਨੰਨੇ ਨੂੰ ਸਿਹਾਰੀ ਲੱਗੀ ਏ ਮਨ ਵਿੱਚ ਤੇ ਮੰਤ ਦਾ ਅਰਥ ਹੈ ਮੰਤਰ ਤੇਰੇ ਮਨ ਵਿੱਚ ਵੈਗਰੂ ਕੀ ਫੁਰਨਾ ਕਿਸੇ ਨੂੰ ਕੋਈ ਬੰਦਾ ਨਹੀਂ ਕਿ ਸ਼ਾਮ ਤੱਕ ਤੂੰ ਕੀ ਕਰ ਦੇਣਾ ਹੈ ਫਿਰ ਬਿੰਤੀ ਤੇਰੇ ਅੰਦਰ ਦੇ ਮੰਤ ਨੂੰ ਉਂਝ ਵੈਸੇ ਮੰਤਦਾਰ ਤਸਲਾਹ ਵੀ ਹੁੰਦਾ ਹੈ ਦਰਤ ਜੋ ਕੁਝ ਉਹਦੇ ਚ ਆ ਰਿਹਾ ਹੈ ਕਿਸੇ ਨੂੰ ਕੀ ਪਤਾ ਉਹਨੇ ਕੀ ਕਰ ਦੇਣਾ ਮਹਾਰਾਜ ਕਹਿ ਰਹੇ ਨੇ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਤੇਰੇ ਕੋਈ ਪਤਾ ਨਹੀਂ ਕੀ ਕਰ ਦੇਣਾ ਪੇਖਾਰੀ ਜਲ ਤੇ ਥਲ ਕਰ ਥਲ ਤੇ ਕੂਵਾ ਕੂਬ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਕੀ ਪਤਾ ਚੰਗਾ ਪੜਾ ਬੰਦਾ ਬੈਠਾ ਮੈਂ ਫਿਰ ਬੇਨਤੀ ਕਰਾਂ ਆਪਾਂ ਨੂੰ ਸੱਚੀ ਜੇ ਕੋਈ ਪਤਾ ਹੈ ਕਿ ਸ਼ਾਮ ਤੱਕ ਸਾਡੇ ਨਾਲ ਕੀ ਵਾਪਰ ਜਾਣ ਉਹ ਕਿਸੇ ਨੂੰ ਦੱਸਦਾ ਨਹੀਂ ਉਹ ਪੁੱਛਣਾ ਮਸਲਤ ਧਰੈ ਜੋ ਕਿਛ ਕਰੈ ਸੋ ਆਪੇ ਕਰੈ ਉਹ ਜੋ ਕੁਝ ਕਰਦਾ ਆਪਣੇ ਫੈਸਲੇ ਆਪ ਲੈਂਦਾ ਕਿਸੇ ਦੂਜੇ ਨੂੰ ਬੁਲਾ ਕੇ ਦੱਸਦਾ ਨਹੀਂ ਮੇਰੇ ਮਨ 'ਚ ਇਹ ਹੈ ਨਾ ਉਹ ਬੇਪਰਵਾਹ ਕਿਸੇ ਦੀ ਸਲਾਹ ਨਹੀਂ ਲੈਂਦਾ ਵੀ ਉਹ ਪੁੱਛਣਾ ਮਸਲਤ ਮੈਂ ਫਿਰ ਕਰਾਂ ਕਿਸੇ ਦੀ ਸਲਾਹ ਹੀ ਨਹੀਂ ਲੈਂਦਾ ਉਹ ਮੀਟਿੰਗਾਂ ਨਹੀਂ ਕਰਦਾ ਇਸੇ ਕਰਕੇ ਗੁਰੂ ਜੀ ਨੇ ਇੱਕ ਸ਼ਬਦ ਵਰਤਿਆ ਇਹਦੇ ਨਾਲ ਸੰਬੰਧਤ ਤਾਂ ਨਹੀਂ ਪਰ ਉਹਦਾ ਆਪਾ ਇੱਕ ਬਚਨ ਕਹੇ ਹਮ ਭੀਖ ਕਿਪੇ ਖਾਰੀ ਤੇਰੇ ਤੂੰ ਨਿਜ ਪਤ ਖੈ ਦਾਤਾ ਗੁਰੂ ਅਮਰਦਾਸ ਦਾ ਬਚਨ ਹੈ ਸੋਲ ਟਰਾਗ ਚ ਸੱਚੇ ਪਾਤਸ਼ਾਹ ਕਹਿੰਦੇ ਆ ਅਸੀਂ ਭਿਖਾਰੀ ਖਾਂ ਤੂੰ ਦਾਨ ਦੇਣ ਵਾਲਾ ਹੈ ਤੇ ਅਗਲੀ ਗੱਲ ਬੜੀ ਕਮਾਲ ਦੀ ਕਰ ਦਿੱਤੀ ਆਮ ਤੌਰ ਤੇ ਕੋਈ ਮੁਲਕ ਹੋਵੇ ਨਾ ਪਰ ਜਿੱਥੇ ਹਾਕਮ ਡਿਕਟੇਟਰ ਵੀ ਹੈ ਨਾ ਉਹ ਵੀ ਕਈ ਵਾਰੀ ਕਈ ਬੰਦੇ ਨੇੜੇ ਰਾਜ ਦਾ ਰੱਖਦਾ ਵੀ ਮੈਂ ਫਲਾਣਾ ਕੰਮ ਕਰਨਾ ਤੁਹਾਡੀ ਕੀ ਸਲਾਹ ਹੈ ਬੜੇ ਵੱਡੇ ਵੱਡੇ ਆ ਮੁਲਕ ਸਾਰੇ ਸਲਾਹਗੀਰਾਂ ਨਾਲ ਹੀ ਚੱਲਦੇ ਪਿਆ ਸਲਾਹ ਵਾਲਿਆਂ ਦੀ ਸੱਚੀ ਜੇ ਸਲਾਹਗੀਰ ਚੰਗੇ ਕੋਣ ਤੇ ਰਾਜਾ ਗੱਲ ਸਿਰੇ ਲਾ ਦਿੰਦਾ ਹੈ ਜੇ ਸਲਾਹਗੀਰ ਬੇਈਮਾਨ ਨੂੰ ਤੇ ਚੰਗੇ ਨੂੰ ਵੀ ਡੋਬ ਦਿੰਦੇ ਆ ਅੰਦਰ ਵਾਲਾ ਮਨ ਵੀ ਰੱਬ ਦੀ ਜੋਤ ਏ ਜੇ ਸਲਾਹਗੀਰ ਸਤ ਸੰਤੋਖ ਦਇਆ ਧਰਮ ਹੋ ਜਾਏ ਇਹ ਮਨ ਰੱਬ ਨਾਲ ਜੁੜ ਜਾਏਗਾ ਜੇ ਕਾਮ ਕ੍ਰੋਧ ਲੋਭ ਮੋਹ ਸਲਾਹਗਾਰ ਹੋ ਜਾਂਦੇ ਡੋਬ ਰੱਖ ਜਾਣਗੇ ਮਾਰੇ ਨੇ ਕਿਹਾ ਲੱਭ ਪਾਪ ਦੋ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਇਹ ਪਰ ਕਰਨੇ ਨਹੀਂ ਪਰ ਸਲਾਹਕਾਰ ਨੇ ਨਾ ਗੁਰੂ ਜੀ ਕਹਿੰਦੇ ਨੇ ਤੂੰ ਨਿਜ ਪਤ ਹੈ ਦਾਤਾ ਕੋਈ ਵੀ ਕੋਈ ਕੰਮ ਕਰਦਾ ਸਲਾਹ ਲੈਂਦਾ ਮੈਂ ਕਰਾਂ ਕਿ ਨਾ ਕਹਿੰਦੇ ਵੈਗਰੂ ਅਸੀਂ ਮੰਗਣ ਆਏ ਆ ਤੈਨੂੰ ਮੀਟਿੰਗ ਬੁਲਾ ਕੇ ਸੱਦਣ ਦੀ ਲੋੜ ਨਹੀਂ ਵੀ ਇਹਦੀ ਮਦਦ ਕਰਦਿਆਂ ਕਿ ਨਾ ਨਿਜ ਪਤ ਦਾ ਅਰਥ ਹੈ ਤੂੰ ਆਪਣੇ ਆਪੇ ਦਾ ਆਪ ਮਾਲਕ ਹੈ ਤੂੰ ਕਿਸੇ ਨੂੰ ਕਹਿੰਦਾ ਨਹੀਂ ਕਿ ਮੈਨੂੰ ਸਲਾਹ ਦਿਓ ਇਹ ਗੁਰੂ ਜੀ ਕਹਿ ਰਿਹਾ ਅੰਤ ਨਾ ਜਾਪੈ ਕਿਆ ਮਨਮੰਤ ਉਹਦੇ ਮਨ ਤੱਕ ਪਤਾ ਕੀ ਉਹਨੇ ਕਰਨਾ ਇੱਕ ਵਾਰ ਦਾਸ ਨੇ ਇੱਥੇ ਬੇਨਤੀ ਕੀਤੀ ਵਜੀਦਾ ਇਹ ਬੜਾ ਪਹੁੰਚਿਆ ਫਕੀਰ ਹੋਇਆ ਵੈਸੇ ਸੀ ਇਹ ਪਹਿਲਾਂ ਫੌਜ ਵਿੱਚ ਜਰਨੈਲ ਸੀ ਚਲੋ ਇਹਨੇ ਵਜੀਦੇ ਨੇ ਫਿਰ ਦੋੜੇ ਲਿਖੇ ਉਸ ਦੋੜੇ ਵਿੱਚ ਦੋਕ ਦੋੜੇ ਦਾਸ ਸੁਣਾਉਂਦਾ ਹੁੰਦਾ ਅਕਸਰ ਉਹਦੇ ਮਨ ਦਾ ਕੀ ਪਤਾ ਉਹਨੇ ਕੀ ਕਿੱਧਰ ਤੋਰਦੇ ਨੇ ਉਹਦਾ ਇੱਕ ਦੋੜਾ ਹੈ ਕਿ ਮੂਰਖ ਨੂੰ ਅਸਵਾਰੀ ਖਾਤੀ ਘੋੜਿਆਂ ਅੱਤ ਦਾ ਮਾਂ ਮੂਰਖ ਬੰਦਾ ਸਕੂਲ ਦਾ ਮੂੰਹ ਨਹੀਂ ਵੇਖਿਆ ਉਹ ਘੁੰਮਦਾ ਪਿਆ ਪਾਤਸ਼ਾਹੀ ਕਰਦਾ ਪਿਆ ਪੜਿਆ ਲਿਖਿਆ ਵਿਚਾਰਾ ਉਹਨੂੰ ਸਲੂਟ ਪਿਆ ਮਾਰਦਾ ਮੂਰਖ ਨੂੰ ਅਸਵਾਰੀ ਖਾਤੀ ਘੋੜਿਆਂ ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ ਮੂਰਖ ਕੋਲ ਕੱਪੜਿਆਂ ਦੀ ਗਿਣਤੀ ਕੋਈ ਨਹੀਂ ਹੁੰਦੀ ਪਈ ਤੇ ਵਿਦਵਾਨ ਬੰਦਾ ਸੋਚਦਾ ਸਿਆਲ ਆ ਗਿਆ ਕੋਈ ਜਾਕਟ ਹੀ ਲੈ ਦੇ ਇਸ ਤੇ ਵਿਚਾਰੇ ਸੋਚਦੇ ਆ ਨਾ ਉਹ ਕੰਬਲ ਲੱਭਦਾ ਫਿਰਦਾ ਮੂਰਖ ਨੂੰ ਅਸਵਾਰੀ ਖਾਤੀ ਘੋੜਿਆਂ ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ ਕਰਨ ਸੁਗੜ ਮਜੂਰੀ ਸੁਗੜ ਦਰਤ ਸੰਗੇ ਮੂਰਖ ਦੇ ਜਾਏ ਘਰ ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ ਕਿਸੇ ਕਹਿ ਦੇਣਾ ਵੀ ਪਲਟ ਦੇ ਅਗਲਾ ਉਹ ਲਿਖਦਾ ਗਊਆਂ ਦਿੰਦਾ ਘਾ ਮਲੀਦਾ ਕੁੱਤਿਆਂ ਜਿਨ੍ਹਾਂ ਕੁੱਤਿਆਂ ਨੇ ਭੌਂਕਣਾ ਉਹਨਾਂ ਨੂੰ ਲੋਕ ਮਲਾਈਆਂ ਪਾਉਂਦੇ ਪਏ ਤੇ ਵੈਗੁਰੂ ਜੀ ਮੈਂ ਇਹ ਨਹੀਂ ਕਿ ਕੁੱਤੇ ਰੱਖਣ ਦੇ ਕੋਈ ਵਿਰੁੱਧ ਵਿਰੁੱਧ ਕਹਿ ਰਿਹਾ ਪਰ ਇੱਕ ਮੈਂ ਬੇਨਤੀ ਕਰਾਂਗਾ ਜੀ ਸਦਕੇ ਕੁਛੜ ਚੁੱਕੀ ਫਿਰੋ ਪਰ ਮਾਂ ਪਿਓ ਨੂੰ ਨਰਸਿੰਘ ਹੋਮ ਨਾ ਛੱਡਿਓ ਕੁੱਤੇ ਘਰ ਰੱਖ ਕੇ ਉਹਨਾਂ ਦੀ ਸੇਵਾ ਕਰ ਲਿਓ ਉਹ ਸੇਵਾ ਸਖਾਰਤੀ ਹੋ ਜਾਣੀ ਉਹ ਕਹਿੰਦਾ ਰੱਬਾ ਜਿੰਨੇ ਭੌਂਕਣਾ ਉਹਨੂੰ ਲੋਕ ਕੁਛੜ ਚੋਕ ਕੇ ਮਲਾਈਆਂ ਖਵਾਉਂਦੇ ਨੇ ਜਿਸ ਗਾਂ ਨੇ ਅੰਮ੍ਰਿਤ ਵਰਗਾ ਦੁੱਧ ਇਹਨਾਂ ਨੂੰ ਕਿੱਲੇ ਨਾਲ ਬੰਨ ਕੇ ਸੁੱਕੀ ਧੂੜੀ ਪਾਈ ਜਾਂਦੇ ਭੌਂਕਣ ਵਾਲਾ ਦੁੱਧ ਖੀ ਰਿਹਾ ਗਊਆਂ ਦਿੰਦਾ ਘਾਹ ਮਲੀਦਾ ਕੁੱਤਿਆਂ ਜਾਗਦਿਆਂ ਦੀ ਖੋ ਕੇ ਦਿੰਦਾ ਸੁੱਤਿਆਂ ਮਹਾਰਾਜ ਕਹਿੰਦੇ ਨੇ ਮੈਂ ਇਹ ਤਾਂ ਬਾਹਰ ਦੇ ਉਦਾਹਰਣ ਲੈ ਲਈ ਵੀ ਤੇਰੇ ਮਨ ਦਾ ਪਤਾ ਤੂੰ ਕੀ ਕਰਦੇ ਨਾ ਗਊਆਂ ਦਿੰਦਾ ਘਾਹ ਮਲੀਦਾ ਕੁੱਤਿਆਂ ਜਾਗਦਿਆਂ ਦੀ ਖੋਹ ਕੇ ਦਿੰਦਾ ਸੁੱਤਿਆਂ ਚੌ ਕੁੰਡੀ ਹੈ ਪਾਣੀ ਥਲ ਸਰਬ ਸਰ ਜੀਦਿਆ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ ਉਹਦੇ ਮੰਤਰ ਦਾ ਕੀ ਪਤਾ ਸੱਚ ਹੈ ਅਸੀਂ ਬਹੁਤ ਕੁਝ ਸੋਕਨੇ ਆ ਵੀ ਆ ਹੋ ਜਾਣਾ ਬੱਚਾ ਜਵਾਨ ਹੋ ਗਿਆ ਹੁਣ ਆ ਹੋ ਗਿਆ ਮੈਂ ਸਭ ਕੁਝ ਸੈੱਟ ਹੋ ਜਾਣਾ ਕਿ ਰੱਬ ਦਾ ਕੋਈ ਪਤਾ ਨਹੀਂ ਕਈ ਵਾਰੀ ਜਿਹੜਾ ਸੈੱਟ ਕਰਦਾ ਬੱਚਾ ਉਹਦੀ ਅਰਥੀ ਬਾਪੂ ਨੂੰ ਚੁੱਕਣੀ ਪੈ ਜਾਂਦੀ ਹੈ ਉਹਦੇ ਮੰਤ ਦਾ ਪਤਾ ਨਹੀਂ ਗੁਰੂ ਸਾਹਿਬ ਕਹਿੰਦੇ ਨਹੀਂ ਤੂੰ ਬੇਅੰਤ ਹੈ ਅੰਤ ਨਾ ਜਾਪੈ ਕਿਆ ਮਨ ਮੰਤ ਤੇਰੇ ਮਨ ਚ ਕੀ ਸਮਾਇ ਤੂੰ ਤੂੰ ਨਹੀਂ ਕਿਸੇ ਨੂੰ ਭੇਜ ਦਿੰਦਾ ਮਹਾਰਾਜ ਕਹਿੰਦੇ ਅੰਤ ਨਾ ਜਾਪੈ ਇਹਨੂੰ ਪੱਪੇ ਨੂੰ ਪਲੀਜ਼ ਦਲਾਵਾਂ ਬੋਲੀਆਂ ਨੇ ਲਾ ਨਹੀਂ ਬੋਲਣੀ ਅੰਤ ਨਾ ਜਾਪੈ ਨਹੀਂ ਜਾਪ ਸਕਦੇ ਨਹੀਂ ਜਾਣ ਸਕਦੇ ਕੀਤਾ ਆਕਾਰ ਆਕਾਰ ਨਹੀਂ ਕੰਨਾ ਐੜੇ ਨੂੰ ਅੰਤ ਨਾ ਜਾਪੈ ਕੀਤਾ ਆਕਾਰ ਜੋ ਆਕਾਰ ਤੁਸੀਂ ਬਣਾ ਦਿੱਤਾ ਇਸ ਆਕਾਰ ਦਾ ਵੀ ਅੰਤ ਕੋਈ ਨਹੀਂ ਹੁਣ ਇਹਦਾ ਕੋਈ ਅੰਤ ਹੈਗਾ ਵੇਖੋ ਮੇਰੀ ਬੇਨਤੀ ਦੂਜੀ ਗੱਲ ਨਾ ਕਰੋ ਬੰਦੇ ਦੀ ਕਰ ਲੋ ਚੰਗਾ ਤੰਦਰੁਸਤ ਬੰਦਾ ਇੱਕ ਸਾਲ 'ਚ 6 ਲੱਖ ਗੈਲਨ ਉਹਦਾ ਹਾਰਟ ਖੂਨ ਪੰਪ ਕਰਦਾ ਹੈ ਤੰਦਰੁਸਤ ਬੰਦੇ ਦਾ ਇੰਨਾ ਖੂਨ ਜਿਹੜਾ ਉਹ ਕਿਡਨੀਆਂ ਸਾਫ਼ ਕਰਦੀਆਂ ਨੇ ਬਾਈਪਾਸ ਸਰਜਰੀ ਖੂਨ ਬੰਦਾ ਕਰਦਾ ਪਿਆ ਤੇ ਪਿੰਨੀ ਵਿੱਚ ਰੱਬ ਨੇ ਨਾੜ ਪਹਿਲਾਂ ਹੀ ਰੱਖ ਦਿੱਤੀ ਜਦੋਂ ਪਤਾ ਵੀ ਨਹੀਂ ਸੀ ਸਰਜਰੀ ਹੋਣੀ ਤੇਰੀ ਤੇ ਬਾਡੀ ਦਾ ਮਹਾਰਾਜ ਕੋਈ ਨੇ ਅੰਤ ਕੋਈ ਨਹੀਂ ਜੋ ਕੋਈ ਤੂੰ ਬਣਾਇਆ ਪਿਆ ਤੇਰਾ ਅੰਤ ਕਿੰਨੇ ਪਾਣਾ ਇਹ ਬੰਦੇ ਦਾ ਆਕਾਰ ਹੈ ਤੇ ਜੋ ਤੁਸੀਂ ਇਹਨਾਂ ਬ੍ਰਹਿਮੰਡ ਖੰਡ ਸਾਜੇ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਤੇਰਾ ਕਿਸੇ ਪਾਰ ਵਾਲਾ ਬਣੇ ਨਹੀਂ ਜਾਣਿਆ ਕੋਈ ਨਹੀਂ ਤੇਰਾ ਅੰਤ ਅੰਤ ਨਾ ਜਾਪੈ ਪਾਰਾਵਾਰ ਪਰੁੰਜ ਗੁਰੂ ਜੀ ਕਹਿੰਦੇ ਆ ਇਹ ਵੀ ਤੇਰੀ ਖੇਡ ਏ ਇੱਥੇ ਬੜੇ ਤਰਲੋ ਮੱਛੀ ਹੋ ਕੇ ਤੁਰ ਗਿਆ ਵੀ ਮੈਂ ਅੰਤ ਪਾ ਜਾਣਾ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਗੁਰਮਖੋ ਅੰਤ ਕਾਰਨ ਕੱਕੇ ਨੂੰ ਕੰਨਾ ਅੰਤ ਕਾਰਨ ਅੰਤ ਪਾਉਣ ਲਈ ਸਿਆਰੀ ਹੈ ਅੰਤ ਕਾਰਨ ਕੇਤੇ ਬਿਲ ਲਾਹੇ ਬਿਲ ਲਾਹੇ ਦਾ ਅਰਥ ਹੁੰਦਾ ਵਿਲਕਣਾ ਤਰਲੇ ਲੈਣੇ ਤਰਲੋ ਮੱਛੀ ਮੈਂ ਸ਼ਬਦ ਵਰਤੇ ਅੰਤ ਪਾਣ ਲਈ ਪਤਾ ਨਹੀਂ ਲੋਕ ਤਰਲੇ ਮੱਛੀ ਹੋਏ ਬੈਠੇ ਨੇ ਪਰ ਮਹਾਰਾਜ ਕਹਿੰਦੇ ਤਾਂ ਕਿ ਅੰਤ ਨਾ ਪਾਏ ਜਾਹੇ ਇਤੇ ਖਾਹ ਬੋਲਣਾ ਈੜੀ ਨੂੰ ਸਿਹਾਰੀ ਨਹੀਂ ਜਾਏ ਨਹੀਂ ਮੇਰੀ ਬੇਨਤੀ ਅਕਸਰ ਸੁਣਨ ਚ ਪਾਠ ਹੁੰਦਾ ਮੈਂ ਕਿਸੇ ਦੇ ਨੁਕਸ ਨਹੀਂ ਕੱਢ ਰਿਹਾ ਗੁਰਮਖੋ ਸਿਰਫ ਇੰਨੀ ਕੁ ਜੀ ਬਾਬਾ ਜੀ ਤੁਸੀਂ ਸੇਵਾ ਲਾਈਏ ਇਮਾਨਦਾਰੀ ਨਾਲ ਸੇਵਾ ਕਰ ਸਕਾ ਜਿੰਨੀ ਸਮਝ ਪੈ ਗੁਰੂ ਜੀ ਕਹਿੰਦੇ ਆ ਤਾਂ ਕਿ ਅੰਤ ਨਾ ਪਾਏ ਜਾਹੇ ਉਸ ਦੇ ਅੰਤ ਪਾਇਆ ਹੀ ਨਹੀਂ ਜਾ ਸਕਦਾ ਗੁਰੂ ਜੀ ਕਹਿੰਦੇ ਨੇ ਇਹੋ ਅੰਤ ਨਾ ਜਾਣੈ ਕੋਈ ਇਸ ਅੰਤ ਦੀ ਖੇਡ ਨੂੰ ਕੋਈ ਨਹੀਂ ਜਾਣਦਾ ਕਿਸੇ ਨੂੰ ਸਮਝ ਨਹੀਂ ਪਰ ਮਹਾਰਾਜ ਇਹ ਫਿਰ ਜੋ ਕੁਝ ਅਸੀਂ ਗੁਰਦੁਆਰਿਆਂ 'ਚ ਕਹਿ ਰਹੇ ਆ ਸਾਰੇ ਕਹਿ ਰਹੇ ਆ ਵਾਹਿਗੁਰੂ ਵਾਹਿਗੁਰੂ ਕਰੋ ਵੱਡਾ ਰੱਬ ਰੱਬ ਕਹੋ ਗੁਰੂ ਜੀ ਕਹਿੰਦੇ ਆ ਇਹ ਇਸ ਕਰਕੇ ਕਹਿੰਦੇ ਆ ਬਹੁਤਾ ਕਹੀਏ ਬਹੁਤਾ ਫਿਰ ਬੇਨਤੀ ਬਹੁਤਾ ਅੱਗੇ ਵੀ ਆਉਣਾ ਬਹੁਤਾ ਕਰਮ ਲਿਖ ਹਾਏ ਨੂੰ ਔਂਕੜ ਲੱਗੀ ਹੈ ਅਕਸਰ ਸਾਡੇ ਬੰਦੇ ਪਾਠ ਕਰਦੇ ਬਹੁਤਾ ਹਾ ਵਿੱਚੋਂ ਖੜਕਾ ਦਿੰਦੇ ਇੱਥੇ ਖਾਹੇ ਨੂੰ ਔਂਕੜ ਹੈ ਬਹੁਤਾ ਜ਼ਿਆਦਾ ਜ਼ਿਆਦਾ ਬਹੁਤਾ ਕਹੀਏ ਉਹਨੂੰ ਜਿੰਨਾ ਜ਼ਿਆਦਾ ਕਾਂਗੇ ਜਿੰਨਾ ਵੱਡਾ ਕਾਂਗੇ ਤੇ ਮਹਾਰਾਜ ਕਹਿੰਦੇ ਨੇ ਬਹੁਤਾ ਹੋਏ ਤੂੰ ਕਹਿ ਵੀ ਇੰਨਾ ਕੁ ਮੈਂ ਜਪ ਲਿਆ ਤੇ ਹੁਣ ਅੰਤ ਪੈ ਗਿਆ ਮਹਾਰਾਜ ਕਹਿੰਦੇ ਜਿੰਨਾ ਕੁ ਕਹਿਣਾ ਉਹ ਫਿਰ ਕਹਿਣ ਤੋਂ ਬਿਨਾ ਰਹਿ ਜਾਣਾ ਇਸ ਕਰਕੇ ਤੂੰ ਅੰਤ ਵੱਲ ਨਾ ਪਾਓ ਜਿੰਨਾ ਕਹੇਗਾ ਉਸ ਤੋਂ ਅੱਗੇ ਹੈ ਉਸ ਤੋਂ ਅੱਗੇ ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਪ੍ਰਮਾਤਮਾ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਾਤੋ ਪਹਿਲਾਂ ਕਹਿੰਦੇ ਆ ਪਰਮੇਸ਼ਵਰ ਨੇਤ ਨੇਤ ਬੰਤ੍ਰਿਣ ਕਹਿਤ ਨੇਤ ਸੰਸਕ੍ਰਿਤ ਨਾ ਇਤੀ ਜੋ ਮੈਂ ਬੋਲ ਚੁੱਕਾ ਤੂੰ ਇਸ ਤੋਂ ਅੱਗੇ ਹੈ ਤੂੰ ਇਹਨਾਂ ਨਹੀਂ ਹਜ਼ੂਰ ਇੱਥੇ ਬਖਸ਼ਿਸ਼ ਕਰ ਰਿਹਾ ਕਿ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ ਉਹਨੂੰ ਜਿੰਨਾ ਕਹੋਗੇ ਉਸ ਤੋਂ ਅੱਗੇ ਵੱਡਾ ਸਾਹਿਬ ਫਿਰ ਮੇਰੀ ਬੇਨਤੀ ਇੱਥੇ ਥੋੜਾ ਜਿਹਾ ਸੱਸੇ ਨੂੰ ਕੰਨਾ ਤੇ ਖਾਹੇ ਨੂੰ ਸਿਹਾਰੀ ਬੁਲਾਣੀ ਹੈ ਸਾਹਿਬ ਨਹੀਂ ਕਹਿਣਾ ਸਾਹਿਬ ਖਾਹੇ ਨੂੰ ਸਿਹਾਰੀ ਹੈ ਸਾਹਿਬ ਦਾ ਅਰਥ ਹੈ ਮਾਲਕ ਮੇਰਾ ਮਾਲਕ ਵੱਡਾ ਹੈ ਵੱਡਾ ਸਾਹਿਬ ਉੱਚਾ ਥਾਂ ਉਹਦਾ ਥਾਂ ਵੀ ਬੜਾ ਉੱਚਾ ਹੈ ਹੁਣ ਇੱਕ ਤਾਂ ਚਲੋ ਬਾਰਮੁਖੀ ਕਹਿਣਾ ਜੀ ਉਹ ਉਤਲੇ ਜਿਵੇਂ ਸਮਾਂ ਇਸਲਾਮ ਕਹਿੰਦਾ ਸਤਵੇਂ ਸਮਾਨ ਚ ਤੇ ਸੱਚੀ ਮੱਚੀ ਉਹ ਦਸਮ ਵਾਲਾ ਥਾਂ ਵੀ ਬੜਾ ਉੱਚਾ ਹੈ ਉੱਥੇ ਖੰਗਤਾ ਦਾ ਅਰਥ ਉੱਚਾ ਨਹੀਂ ਨਹੀਂ ਜਾਇਆ ਜਾ ਸਕਦਾ ਉੱਥੇ ਛੇਤੀ ਵੱਡਾ ਸਾਹਿਬ ਉੱਚਾ ਥਾਂ ਹੁਣ ਇੱਕ ਸਵਾਲ ਸਾਡੇ ਮਨ ਚ ਆਉਣਾ ਸੀ ਵੀ ਇਹ ਕਿਉਂ ਵਾਰ-ਵਾਰ ਜੇ ਅੰਤ ਹੀ ਨਹੀਂ ਤੇ ਫਿਰ ਕਿਉਂ ਇੱਧਰ ਜੋੜਿਆ ਸਾਰੇ ਕੀ ਉਸ ਬਿਆੰਤ ਉਸ ਉੱਚੇ ਤੱਕ ਕੋਈ ਚੀਜ਼ ਪਹੁੰਚ ਸਕਦੀ ਹੈ ਮਹਾਰਾਜ ਕਹਿੰਦੇ ਪਹੁੰਚ ਸਕਦੀ ਕੀ ਉੱਚੇ ਉੱਪਰ ਉੱਚਾ ਨਾਮ ਉਸ ਉੱਚੇ ਤੋਂ ਉੱਚਾ ਉਹਦਾ ਨਾਮ ਹੈ ਜਿਹੜਾ ਨਾਮ ਨਾਲ ਜੁੜੇਗਾ ਉੱਚੇ ਤੱਕ ਜ਼ਰੂਰ ਪਹੁੰਚੇਗਾ ਫਿਰ ਬੇਨਤੀ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ ਉਸ ਉੱਚੇ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਉੱਚਾ ਹੈ ਨਾਮ ਸੱਚ ਇਹ ਵੇ ਕੋਈ ਸਿਆਣਪ ਕੋਈ ਅਕਲ ਕੋਈ ਚਲਾਕੀ ਰੱਬ ਨੂੰ ਪਿੱਛੇ ਨਹੀਂ ਲਿਆ ਸਕਦੀ ਸਿਮਰਨ ਕਰਨ ਵਾਲ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਮਹਾਰਾਜ ਕਹਿੰਦੇ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਵੇ ਨਾਮ ਸਭ ਤੋਂ ਉੱਚਾ ਨਾਮ ਤੁਲ ਕਛ ਅਵਰ ਨਾ ਹੋਏ ਕੋਈ ਚੀਜ਼ ਨਾਮ ਦੇ ਤੁਲ ਨਹੀਂ ਫਿਰ ਮੈਂ ਬੇਨਤੀ ਕਰਾਂ ਜਿੱਥੇ ਨਾਮ ਹੋਵੇਗਾ ਨਾਮੀ ਨੂੰ ਹਰ ਹਾਲਤ ਵਿੱਚ ਪਹੁੰਚਣਾ ਹੀ ਪੈਂਦਾ ਹੈ ਫਿਰ ਬਿੰਤੀ ਨਾਮੀ ਦਾ ਅਰਥ ਜਿਹਦਾ ਨਾਮ ਲਿਆ ਜਾ ਰਿਹਾ ਨਾਮ ਉੱਚਾ ਹੈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਅੱਗੇ ਫਿਰ ਕਹਿ ਦਿੱਤਾ ਇਹ ਵੱਡ ਉੱਚਾ ਜਿੱਡਾ ਉੱਚਾ ਰੱਬ ਹੈ ਇਹ ਵੱਡ ਉੱਚਾ ਹੋਵੇ ਕੋਏ ਕੋਈ ਐਡਾ ਵੱਡਾ ਉੱਚਾ ਹੋਵੇ ਜਿੰਨੇ ਵੱਡੇ ਉੱਚੇ ਪਰਮੇਸ਼ਵਰ ਜੀ ਨੇ ਮਹਾਰਾਜ ਕਹਿੰਦੇ ਤਿਸ ਉੱਚੇ ਇੱਥੇ ਚੱਚੇ ਨੂੰ ਸਿਰ ਵਿਕਲਾਂਗ ਹੈ ਤਿਸ ਉੱਚੇ ਕੋ ਜਿਹੜਾ ਪਰਮੇਸ਼ਰ ਉੱਚਾ ਹੈ ਮੈਂ ਪੇਖਿਓ ਰੀ ਮੋਹਣ ਸਭ ਤੇ ਉੱਚਾ ਮਹਾਰਾਜ ਕਹਿੰਦੇ ਆ ਤਿਸ ਉੱਚੇ ਕੋ ਜਾਣੈ ਸੋਏ ਐਡਾ ਕੋਈ ਉੱਚਾ ਹੋਵੇ ਤੇ ਉਸ ਉੱਚੇ ਨੂੰ ਜਾਣੇ ਫਿਰ ਮਨ ਚ ਆਵੇਗਾ ਇਹਦਾ ਮਤਲਬ ਬਾਬਾ ਜੀ ਕਹਿ ਰਹੇ ਨੇ ਵੀ ਕੋਈ ਉੱਚਾ ਹੋ ਕੇ ਪਾ ਸਕਦਾ ਫਿਰ ਨਿਮਰਤਾ ਚ ਲੈ ਸਾਡੀ ਸੁਰਤ ਨੂੰ ਜੇਵੜ ਆਪ ਜਾਣੈ ਆਪ ਆਪ ਉਹ ਇਸ ਗੱਲ ਨੂੰ ਵੀ ਆਪ ਹੀ ਜਾਣਦਾ ਹੈ ਜੇਵੜ ਆਪ ਜਾਣੈ ਆਪ ਆਪ ਸਤਿਗੁਰੂ ਜੀ ਆਪ ਜੀ ਹੁਣ ਵਿੱਚੇ ਤਾਂ ਕਹਿ ਕੇ ਆਏ ਉੱਚੇ ਉੱਪਰ ਉੱਚਾ ਨਾਉ ਇਹ ਨਾਮ ਦੀ ਕਿਰਪਾ ਕਿਵੇਂ ਵਰਦੀ ਨਾਮ ਕਿਵੇਂ ਵਰਦਾ ਮਹਾਰਾਜ ਕਹਿੰਦੇ ਨਾਨਕ ਨਦਰੀ ਕਰਮੀ ਦਾਤ ਉਹ ਉੱਚਾ ਹੈ ਉਸ ਦਾ ਨਾਮ ਉਸ ਤੋਂ ਉੱਚਾ ਹੈ ਉਸ ਉੱਚੇ ਨੂੰ ਤਾਂ ਕੋਈ ਜਾਣੇ ਉਹਦੇ ਜਿੱਡਾ ਉੱਚਾ ਹੋਵੇ ਪਰ ਫਿਰ ਵੀ ਨਹੀਂ ਜਿਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਗੁਰਮੁਖੋ ਤਿੰਨ ਸ਼ਬਦ ਚੇਤੇ ਰੱਖਿਓ ਨਦਰ ਮੈਂ ਕਿਹਾ ਸੀ ਫਾਰਸੀ ਚ ਨਜ਼ਰ ਹੈ ਗੁਰਬਾਣੀ ਚ ਨਦਰ ਹੈ ਕਰਮੀ ਇੱਥੇ ਕਰਮੀ ਫਾਰਸੀ ਦੇ ਕਰਮ ਤੋਂ ਹੈ ਉੰਜ ਸੰਸਕ੍ਰਿਤ ਵਿੱਚੋਂ ਵੀ ਕਰਮੀ ਕਰਮੀ ਹੋਏ ਵਿਚਾਰ ਉੱਥੇ ਕਰਮ ਤੇ ਕੀਤੇ ਹੋਏ ਕੰਮ ਆਉਣ ਵਾਲੇ ਦਿਨਾਂ ਚ ਆਉਣਾ ਸ਼ਲੋਕ ਇੱਥੇ ਕਰਮ ਬਖਸ਼ਿਸ਼ ਕਰਮੀ ਬਖਸ਼ਿਸ਼ ਮਹਾਰਾਜ ਕਹਿੰਦੇ ਨੇ ਨਾਨਕ ਨਦਰੀ ਕਰਮੀ ਦਾਤ ਇਹ ਨਾਮ ਕਾਲਣਾ ਨਹੀਂ ਕੇਵਲ ਇਹ ਉਹਦੀ ਨਦਰ ਹੈ ਇਹ ਉਹਦੀ ਬਖਸ਼ਿਸ਼ ਹੈ ਤੇ ਚੇਤੇ ਰੱਖੋ ਬਖਸ਼ਿਸ਼ ਨਾਲ ਦਾਤ ਮਿਲਦੀ ਹੁੰਦੀ ਹੈ ਕਮਾਈ ਨਾਲ ਨਹੀਂ ਕੇਵਲ ਦਾਤ ਮਿਲਦੀ ਅਗਲਾ ਲਫ਼ਜ਼ ਦਾਤ ਪਾ ਦਿੱਤਾ ਇਹਦਾ ਮਤਲਬ ਕਿ ਸਿਮਰਨ ਭਜਨ ਬੰਦਗੀ ਏਵਡ ਉੱਚਾ ਵੀ ਜੇਕਰ ਹੁੰਦਾ ਹੈ ਕੋਈ ਤੇ ਇਹਦਾ ਅਰਥ ਇਹ ਨਹੀਂ ਕਿ ਉਹਨੇ ਅੰਤ ਪਾ ਲਿਆ ਅਸਲ ਚ ਨਾਮ ਉਹਦੀ ਬਖਸ਼ਿਸ਼ ਹੈ ਨਾਮ ਉਹਦੀ ਨਦਰ ਹੈ ਤੇ ਗੁਰਮਖੋ ਸੱਚ ਇਹ ਵੇ ਕਿ ਨਾਮ ਉਹਦੀ ਦਾਤ ਹੈ ਸਿਰਫ ਇੱਕ ਦੋ ਬੇਨਤੀਆਂ ਕਰਕੇ ਭਾਈ ਸਾਹਿਬ ਆ ਗਏ ਨੇ ਭਾਈ ਗੁਰਪ੍ਰੀਤ ਸਿੰਘ ਜੀ ਦਾ ਢਾਡੀ ਜਥਾ ਗੁਰਮਖੋ ਦਾਤ ਕਮਾਈ ਹੈ ਦਾਤ ਪਰ ਕਮਾਈ ਨਾਲ ਨਹੀਂ ਮਿਲਦੀ ਦਾਤ ਕਮਾਈ ਹੈ ਦਾਤ ਕਮਾਈਆਂ ਉਹਦੀ ਦਾਤ ਨੇ ਪਰ ਕਮਾਈ ਨਾਲ ਦਾਤ ਨਹੀਂ ਕੇਵਲ ਮਿਲਦੀ ਪਹਿਲਾਂ ਬਾਬੇ ਪਾਇਆ ਬਖਸ਼ਦਰ ਪਹਿਲਾਂ ਬਖਸ਼ਿਸ਼ ਲਈ ਪਿੱਛੋਂ ਦੇ ਫਿਰ ਕਾਲ ਕਮਾਈ ਨਦਰ ਕਰੇ ਤਾਂ ਸਿਮਰਿਆ ਜਾਏ ਤੇਰੀ ਨਦਰ ਹੋਵੇ ਤੇ ਜਪਾਂਗੇ ਨਾ ਨਾਨਕ ਨਦਰੀ ਕਰਮੀ ਦਾਤ ਤੇ ਦਾਤ ਦਾ ਅਰਥ ਹੁਜਤ ਤੇ ਆਲਸ ਪੁਣਾ ਵੀ ਨਹੀਂ ਕੋਈ ਨਹੀਂ ਆਪੇ ਰੱਬ ਤੋਂ ਉੱਠ ਕੇ ਦਾਤ ਦੇ ਦੂਗਾ ਇੱਕ ਬੰਦਾ ਦਾਤ ਦੀ ਜਾਚਨਾ ਕਰ ਰਿਹਾ ਤੇ ਦੂਜੀ ਗੱਲ ਮੈਂ ਉਦੋਂ ਆਪਾਂ ਪੜਿਆ ਸੀ ਜਿੱਦਨ ਆਇਆ ਸੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਗੁਰਦੇਵ ਜਦੋਂ ਪਾਕ ਪਟਨ ਗਏ ਤੇ ਬਾਬਾ ਫਰੀਦ ਸਾਹਿਬ ਦੇ ਅਸਥਾਨ ਤੇ ਅੰਮ੍ਰਿਤ ਵੇਲੇ ਇੱਕ ਉਹਨਾਂ ਦਾ ਮੁਰੀਦ ਗਾ ਰਿਹਾ ਸੀ ਕਿ ਰਾਤ ਕਥੋਰੀ ਵੰਡੀਐ ਸੁੱਤਿਆਂ ਮਿਲੇ ਨਾ ਭਾਉ ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾ ਮਿਲਨ ਕੋ ਆਓ ਤੇ ਨਾਲ ਪੜ ਰਿਹਾ ਸੀ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਉਥੇ ਬਾਬਾ ਜੀ ਨੇ ਕਿਹਾ ਦਾਤ ਹੈ ਜਾਗਦਿਆਂ ਨੂੰ ਮਿਲਦੀ ਏ ਤੇ ਨਾਲ ਬਖਸ਼ਿਸ਼ ਕੀਤੀ ਉਹਨੇ ਦਾਤਾਂ ਕਮਾਈ ਨਾਲ ਨਹੀਂ ਮਿਲਦੀਆਂ ਇਸ ਦਾਤ ਲਫ਼ਜ਼ ਦੇ ਅਰਥ ਗੁਰੂ ਜੀ ਕਰਦੇ ਆ ਦਾਤੀ ਸਾਹਿਬ ਸੰਧੀਆਂ ਨਾਨਕ ਨਦਰੀ ਕਰਮੀ ਦਾਤ ਇਹ ਸਾਹਿਬ ਦੇ ਹੱਥ 'ਚ ਹੈ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਗਨ ਦੇ ਨਾਲ ਲੈਣ ਇੱਕ ਸੁੱਤਿਆਂ ਦੇ ਉਠਾ ਉਸ ਦੀ ਬਖਸ਼ਿਸ਼ ਸਮਾਪਤੀ ਤੇ ਕਿ ਦਾਤ ਹੀ ਰੰਗ ਲੈ ਕੇ ਆਉਂਦੀ ਹੈ ਦਾਤ ਜੋਤ ਖਸਮ ਹੈ ਵਡਿਆਈ ਇਹ ਖਸਮ ਦੀ ਵਡਿਆਈ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਆ ਪਿਛਲੇ ਹਫਤੇ ਅਸੀਂ ਦਿਨ ਮਨਾਇਆ ਬਾਬਾ ਜੀ ਦਾ ਚਲਾਣਾ ਦਿਵਸ ਤੇ ਹਰ ਸਾਲ ਮੈਂ ਕਹਿੰਨਾ ਜਦੋਂ ਬਾਬਾ ਜੀ ਅੰਤਲਾ ਸਮਾਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਆ 125 ਸਾਲ ਦਾ ਗੁਰਸਿੱਖ ਮ੍ਰਿਤ ਮੰਡਲ ਦੀ ਉਮਰ 113 ਸਾਲ ਹੋ ਗਏ ਸਤਿਗੁਰੂ ਦੇ ਦਰ ਦੀ ਚਾਕਰੀ ਕਰਦੇ ਆ ਬਿਲਕੁਲ ਹੋਸ਼ੋ ਆਵਾਸ ਵਿੱਚ ਇਸ਼ਨਾਨ ਕੀਤੋ ਨੇ ਤੇ ਸਿੱਖਾਂ ਨੇ ਬੇਨਤੀ ਕਰਕੇ ਪੁੱਛ ਲਿਆ ਬਾਬਾ ਜੀ ਭਾਈ ਗੁਰਦਾਸ ਸਾਹਿਬ ਜੀ ਭਾਈ ਜੇਠਾ ਜੀ ਜਿਨੇ ਭਾਈ ਬਿਧੀ ਚੰਦ ਜਿਨੇ ਗੁਰਸਿੱਖ ਨੇ ਸੱਚੇ ਪਾਤਸ਼ਾਹ ਜੀ ਦੇ ਸਿੱਖ ਨੂੰ ਭਾਈ ਬਾਬਾ ਬੁੱਢਾ ਜੀ ਨੂੰ ਸੱਚੇ ਪਾਤਸ਼ਾਹ ਜੀ ਬਾਬਾ ਜੀ ਨੂੰ ਕਹੋ ਆਦ ਸਿੱਖੋ ਤੇ ਕਿਰਪਾ ਕਰੋ ਦੱਸੋ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਉਹ ਤਜਰਬਾ ਕਿਉਂਕਿ 1518 ਤੋਂ ਲੈ ਕੇ 1539 ਤੱਕ ਬਾਬਾ ਜੀ ਨੇ ਬਾਬਾ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ 1518 ਤੋਂ 1539 ਤੱਕ ਜੀ 21 ਸਾਲ ਹੋ ਗਏ 21 ਸਾਲ ਤੇ ਜਦੋਂ ਬਾਬਾ ਜੀ ਸਰੀਰ ਛੱਡ ਰਿਹਾ ਹੁਣ ਕੋਈ ਉਸ ਵੇਲੇ ਦਾ ਸਿੱਖ ਸਰੀਰ 'ਚ ਨਹੀਂ ਜਿਉਂਦਾ ਜੋਤ ਹੋਈ ਹੈ ਤੁਸੀਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਕੋਈ ਜ਼ਿੰਦਗੀ ਦਾ ਤਤ ਨਿਮਰਤਾ ਦੀ ਮੂਰਤ ਨੇ ਕਿਹਾ ਸੂਰਜ ਤੁਹਾਡੇ ਸਾਹਮਣੇ ਹੈ ਗੁਰੂ ਹਰਗੋਬਿੰਦ ਸਾਹਿਬ ਇਸ ਸੂਰਜ ਦੀ ਰੋਸ਼ਨੀ 'ਚ ਦੀਵਾ ਕੀ ਚਾਨਣ ਦੇ ਸਕਦਾ ਕਿੰਨੀ ਨਿਰਮਾਨਤਾ ਪਰ ਸਤਿਗੁਰੂ ਕਹਿੰਦੇ ਨੇ ਬਾਬਾ ਜੀ ਆਪ ਜੀ ਦੱਸੋ ਪੁੱਛ ਰਹੇ ਆ ਉੱਤਰ ਪਤਾ ਕੀ ਦਿੱਤਾ ਜਪ ਕਰੋ ਤਪ ਕਰੋ ਸੰਜਮ ਰੱਖੋ ਤਿੰਨ ਬਚਨ ਕਹੇ ਫਿਰ ਕਿਹਾ ਜਪ ਕਰੋ ਪਰਮੇਸ਼ਵਰ ਦਾ ਵਾਹਿਗੁਰੂ ਦਾ ਅਕਾਲ ਪੁਰਖ ਦਾ ਏਕ ਓੰਕਾਰ ਦਾ ਮਤਲਬ ਪਰਮ ਸੱਚ ਦਾ ਆਦ ਸੱਚ ਦਾ ਤਪ ਕਰੋ ਸੇਵਾ ਦਾ ਸੰਯਮ ਰੱਖੋ ਮਨ ਦੀਆਂ ਇੰਦਰੀਆਂ ਦਾ ਮਨ ਤੇ ਇੰਦਰੀਆਂ ਦਾ ਸਭ ਕੁਝ ਕਹਿ ਕੇ ਜਪ ਕਰੋ ਪਰਮੇਸ਼ਵਰ ਦਾ ਤਪ ਕਰੋ ਸੇਵਾ ਦਾ ਸੰਯਮ ਰੱਖੋ ਇੰਦਰੀਆਂ ਦਾ ਸਭ ਕੁਝ ਕਰਕੇ ਫਿਰ ਵੀ ਝੋਲੀ ਅੱਡ ਕੇ ਨਦਰ ਮੰਗਣੀ ਹੈ ਦਾਤ ਮੰਗਣੀ ਹੈ ਇਹ ਸਾਡੇ ਕੰਮ ਵੀ ਤਾਂ ਫਲੀ ਪੂਤ ਹੋਣਗੇ ਜੇ ਦੀ ਨਦਰ ਹੋ ਜਾਏਗੀ ਤਾਂ ਨਦਰ ਤੋਂ ਬਿਨਾ ਨਹੀਂ ਇਸੇ ਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਪਰ ਅੱਗੇ ਨਾਨਕ ਨਦਰੀ ਕਰਮੀ ਦਾਤ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਇਸੇ ਬਚਨ ਨੂੰ ਅਖੀਰ ਤੇ ਸਤ ਗੁਣ ਦੱਸ ਕੇ ਜਦ ਅਖੀਰਲੀ ਪੌੜੀ ਆਉਣੀ ਏ ਜਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਪਰ ਸਭ ਕੁਝ ਤਾਂ ਹੋਣਾ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਖਾਲ ਇਸ ਤੋਕ ਨੂੰ ਯਾਦ ਰੱਖਿਓ ਇੱਥੇ ਹੈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਮਹਾਰਾਜ ਕਹਿੰਦੇ ਏਵੜ ਉੱਚਾ ਹੋਵੇ ਕੋਈ ਤੀ ਸੋਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਨਾ ਕਰਮ ਬਖਸ਼ ਅੱਗੇ ਫਿਰ ਪੌੜੀ 'ਚ ਕਹਿਣਗੇ ਕਰਮ ਲਿਖਿਆ ਨਹੀਂ ਜਾਂਦਾ ਬਖਸ਼ ਬਹੁਤਾ ਕਰਮ ਇਹ ਪੌੜੀ ਨੂੰ ਆਪਾਂ ਰਾਤ ਨੂੰ ਵਾਚਾਂਗੇ ਦੋ ਪੌੜੀਆਂ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬਹੁਤ ਟੇਕ ਕੇ ਸੁਣਿਆ ਤੇ ਮੇਰੇ ਤੋਂ ਉਚਾਰਨ ਕਰਦੇ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਆਪਾਂ ਰਲ ਮਿਲ ਕੇ ਅੱਗੇ ਤੁਰੀਏ ਫਿਰ ਵੀ ਯਤਨ ਕਰੋ ਕਿ ਆਪਾਂ ਇਸ ਪਾਣੀ ਦਾ ਵੱਧ ਤੋਂ ਵੱਧ ਪਾਠ ਅਰਥ ਵਿਚਾਰ ਬੋਲਣ ਵਿੱਚ ਸ਼ੁੱਧਤਾ ਹੋ ਸਕੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬੇਅੰਤ ਹੋਈਆਂ